ਤੁਹਾਡੀ ਗੱਲ ਮੈਂ ਮੰਨ ਲੈਣਾ ਜਿਹੜਾ ਪਰਮੇਸ਼ਰ ਨੂੰ ਅਸੀਂ ਕਹਿੰਦੇ ਅਲਿਪਤ ਉਹ ਸਾਬਤ ਕਰੋ ਅਲਿਪਤ ਕਿਵੇਂ ਹੈ ਇਸ ਅਲਿਪਤ ਰਹਿਣ ਨਾ ਅਵੇ ਚੁੱਪ ਆ ਗਏ ਤੇ ਤੁਹਾਡੇ ਅਰਥ ਮੰਨ ਲੈਣੇ ਆ ਹੁਣ ਉਹਨੂੰ ਅਲਿਪਤ ਸਾਬਤ ਕਰੋ ਜਿਹੜਾ ਇੱਕ ਹੈ ਉਦੋਂ ਅਲਿਪਤ ਹੈ ਜਿੰਨਾ ਚਿਰ ਇੱਕ ਹੈ ਅਲਿਪਤ ਹੈ ਲਿਪਤ ਹੋਣਾ ਨੇ ਕਰੈਕ ਹੋ ਕੇ ਕ੍ਰੈਕ ਤੇ ਕਹਿੰਦੇ ਨੇ ਪ੍ਰਥਮੇ ਬਸਿਆ ਸਤ ਕਾ ਖੇੜਾ ਉਦੋਂ ਇੱਕ ਹੈ ਸਾਬਤ ਸੂਰਤ ਹੈ ਜਿੰਨਾ ਜਰ ਸਾਬਤ ਸੂਰਤ ਹੈ ਉਹਨਾਂ ਚਿਰ ਦਸਤਾਰ ਸਿਰਾ ਵੀ ਹੈ ਦਸਤਾਰ ਸਿਰੇ ਦਾ ਮਤਲਬ ਹੈ ਇਹਦੇ ਸਿਰ ਤੇ ਕਿਰਪਾ ਰੂਪੀ ਹੱਥ ਹੈ ਕਿਹਦਾ ਕਿਰਪਾ ਰੂਪੀ ਹੱਥ ਹੈ ਇੱਕ ਦੇ ਉੱਤੇ ਕਿਰਪਾ ਰੂਪੀ ਹੱਥ ਕੀ ਹੈ ਸੰਗਤ ਦਾ ਇੱਥੇ ਤੋਂ ਵੱਡੀ ਹੈ ਜਿੰਨੀ ਵੀ ਸੰਗਤ ਆ ਸੱਚਖੰਡ ਚ ਜਿਹਦੀ ਆਵਾਜ਼ ਹੈ ਹੁਕਮ ਹੈ ਜਿਹਦਾ ਸਮੁੱਚਾ ਉਹ ਹੁਕਮ ਰੂਪੀ ਹੱਥ ਜਿਹੜਾ ਹੁਕਮ ਰੂਪੀ ਹੱਥ ਹੈ ਤੇ ਦੋ ਰੂਪ ਨੇ ਕਾਲ ਕਲਮ ਵੀ ਉਹੀ ਹੈ ਹੁਕਮ ਹੱਥ ਵੀ ਹੋਈ ਚਾਹੇ ਉਹ ਕਾਲ ਕਲਮ ਕਹਿ ਲੋ ਚਾਹੇ ਹੁਕਮ ਹੱਥ ਕਹਿ ਲੋ ਕਿਉਂਕਿ ਉਹ ਭਾਣੇ ਜਾਂ ਨਾ ਇੱਕ ਹੈ ਜਿਹੜਾ ਚਿਰ ਭਾਣੇ ਦੇ ਬਿਨਾਂ ਇੱਕ ਹੋ ਨਹੀਂ ਸਕਦਾ ਭਾਣੇ ਤੇ ਬਿਨਾਂ ਇੱਕ ਹੋ ਰਹੇ ਨਹੀਂ ਸਕਦਾ ਮਨ ਜਿੰਨਾ ਚਿਰ ਭਾਣਾ ਨਹੀਂ ਬਣਦਾ ਇੱਕ ਹੋ ਨਹੀਂ ਸਕਦਾ ਜੇ ਭਾਣੇ ਦੇ ਵਿੱਚ ਇੱਕ ਹੈ ਜੇ ਭਾਣੇ ਤੋਂ ਪਰੇ ਚਲਾ ਗਿਆ ਤ੍ਰਿਤੀਏ ਵਿੱਚ ਕਿਛ ਪਿਆ ਤੇੜਾ ਤੇੜ ਪੈ ਕੇ ਦੋ ਹੋ ਗਏ ਪਹਿਲਾਂ ਤਾਂ ਸੱਚਖੰਡ ਚੋਂ ਸੰਗਤ ਚੋਂ ਮਤ ਭੇਲ ਹੋ ਗਿਆ ਸੰਗਤ ਨਾਲ ਡਿਫਰੈਂਸ ਹੋ ਗਏ ਉਹ ਸਾਰੇ ਹੁਕਮ ਜਿਹੜੇ ਦੋ ਹੁਕਮ ਤੋਂ ਬਾਹਰ ਨਿਕਲ ਗਿਆ ਹੁਕਮ ਤੋਂ ਬਾਹਰ ਨਿਕਲਣਾ ਸਲਾਹ ਤੋਂ ਬਾਹਰ ਨਿਕਲ ਜਾਣਾ ਮੇਰੀ ਸਲਾਹ ਕੱਲੇ ਦੀ ਰਹਿ ਗਈ ਸੰਗਤ ਦੀ ਸਲਾਹ ਅੱਡ ਉਹ ਤਾਂ ਹੈ ਉਹ ਸੰਗਤ ਦੀ ਸਲਾਹ ਜਿਉਂਦੀ ਤੇ ਹੁਣ ਜੋ ਪਹਿਲਾਂ ਸੀ ਹੋਵੇ ਹੁਣ ਇੱਕ ਆਦਮੀ ਦੀ ਜਿਹੜੀ ਸਲਾਹ ਭਿੰਨ ਹੋ ਗਈ ਅਲੱਗ ਹੋ ਗਈ ਤੇ ਉਹੀ ਗੱਲਾਂ ਹੋ ਗਏ ਦੋ ਹੋ ਗਏ ਇੱਕ ਹੁਕਮ ਕੀਏ ਮਨ ਭਾਵਦੇ ਹੋਗੇ ਮੇਰਾ ਜਿਹੜੀ ਸਲਾਹ ਵੱਖਰੀ ਹੋ ਗਈ ਉਹੀ ਹੁਕਮ ਕੀਏ ਮਨ ਭਾਵਦੇ ਉਸ ਨੂੰ ਕਿਹਾ ਹੈ ਉਹ ਹੁਕਮ ਹੈ ਦੂਆ ਜਿਹੜਾ ਹੈ ਪਹਿਲਾਂ ਨਵਾਂ ਹੁਕਮ ਉਪਜਿਆ ਮੇਰੇ ਅੰਦਰ ਉਸੇ ਦਾ ਨਾਸ ਹੋਣਾ ਜਿਹੜਾ ਹੁਕਮ ਜੋ ਉਪਜਿਓ ਇਸੇ ਨੇ ਮਿਟਣਾ ਜੋ ਮਨ ਉਪਜਿਆ ਉਸ ਨੇ ਮਿਟਣਾ ਜਿਹੜਾ ਉਪਜਿਆ ਉਹਨੂੰ ਅਵਤਾਰ ਧਾਰਿਆ ਕਹਿੰਦੇ ਕਿਹਾ ਹੋਇਆ ਬਾਣੀ ਦੇ ਅਵਤਾਰ ਨਹੀਂ ਮਿਟਣਾ ਅਸੀਂ ਅਵਤਾਰ ਨੂੰ ਵੱਡਾ ਮੰਨਦੇ ਹਾਂ ਗੁਰਬਾਣੀ ਵੱਡਾ ਨਹੀਂ ਮੰਨਦੀ ਅਵਤਾਰ ਅਵਤਾਰ ਧਾਰਨਾ ਸਰਾਪ ਹੈ ਅਵਤਾਰ ਧਾਰਨਾ ਅਸੀਂ ਅਵਤਾਰ ਧਾਰਨ ਨੂੰ ਦੁਖਤੀ ਬਣਦੇ ਬਹੁਤ ਬੜਾ ਬੜਾ ਮੰਨਦੇ ਅਵਤਾਰ ਧਾਰਨ ਦਾ ਸਰਾਪ ਹੈ ਅਵਤਾਰਾਇ ਕਹਾਂ ਤੁਮ ਕੀਨਾ ਅਵਤਾਰਾਇ ਕਹਾਂ ਤੁਮ ਕੀਨਾ ਕਹਿੰਦੇ ਕੀ ਕਰ ਲਿਆ ਤੇ ਉਤਰਾ ਆ ਕੇ ਫਿਰ ਸੱਚਗੜ ਤੋਂ ਆਇਆ ਵੀ ਝੰਡਾ ਚੱਕ ਕੇ ਆਪਣਾ ਵਖਰਾ ਕਰ ਕੀ ਲਿਆ ਤੇ ਰਾਮ ਦਾ ਨਾਮ ਨਾ ਕਬੂ ਲੈਣਾ ਜੇ ਰਾਮ ਦਾ ਨਾਮ ਵੀ ਲੈ ਲੈਂਦਾ ਫਿਰ ਵੀ ਉਸੇ ਪੋਜੀਸ਼ਨ ਜਾਂਦਾ ਜਿਹੜੀ ਛੱਡ ਕੇ ਹੈ ਫਿਰ ਕਿਹੜਾ ਬੜਾ ਹੋ ਜਾਂਦਾ ਫਿਰ ਕਿਹੜਾ ਬੜਾ ਹੋ ਗਿਆ ਤੂੰ ਬੜਾ ਹੋਣ ਦੀ ਜਿੱਦਣ ਇੱਛਾ ਪੈਦਾ ਹੋਈ ਸੀ ਨਾ ਉਦੋਂ ਨੀਚਾ ਹੋ ਗਿਆ ਸੀ ਆਪਣ ਕੋ ਜੋ ਜਾਣਾ ਉੱਚਾ ਸੋਈ ਦੁਨੀਆ ਸਭ ਤੋਂ ਨੀਚਾ ਉੱਚਾ ਮੰਨ ਲਿਆ ਸੀ ਨਾ ਵੀ ਇਹ ਸੰਗਤ ਦੀ ਜਿਹੜੀ ਰਾਇਆ ਹੈ ਤਾਂ ਮੇਰੀ ਰੱਬਦੀ ਹੈ ਤਾਂ ਹੀ ਹੋਈ ਸੀ ਨਾ ਜੋ ਮੈਂ ਕਹਿੰਦਾ ਉਹ ਠੀਕ ਹੈ ਤਾਂ ਨੀਚਾ ਹੋ ਗਿਆ ਉੱਥੇ ਨਾਲ ਬਣਾ ਕੇ ਚੱਲੋ ਸਾਰੀ ਇਸ ਪੰਕਤੀਆਂ ਨੂੰ ਜਿੰਨੇ ਵੀ ਅਵਤਾਰ ਹੋਏ ਨੇ ਇੱਥੇ ਜਿੰਨੇ ਵੀ ਆਪਣੇ ਆਪ ਨੂੰ ਮਹਾਪੁਰਖ ਸੰਤ ਕਹਾਉਣ ਵਾਲੇ ਹੋਏ ਨੇ ਇੱਥੇ ਭਗਤਾਂ ਨੇ ਆਪਣੇ ਆਪ ਨੂੰ ਮਹਾਪੁਰਖ ਨਹੀਂ ਕਹਾਇਆ ਨਾ ਕਹਾਇਆ ਸੰਤ ਕਹਿਣ ਰੱਖਣ ਵਾਲੀ ਗੱਲ ਇਹ ਹੈ ਕਿਤੇ ਨਹੀਂ ਹੈਗਾ ਬਾਣੀ ਕੋਈ ਰਿਕਾਰਡ ਨਹੀਂ ਸੰਤਾਂ ਨੇ ਆਪਣੇ ਨੂੰ ਅਵਤਾਰ ਕਿਹਾ ਹੋਵੇ ਮਹਾਪੁਰਖ ਕਿਹਾ ਹੋਵੇ ਹਾਂ ਅਵਤਾਰਾਂ ਦਾ ਖੰਡਨ ਕੀਤਾ ਭਗਤ ਆਪਣੇ ਆਪ ਨੂੰ ਨਹੀਂ ਕਹੇ ਕਿ ਭਗਤ ਮੇਰੇ ਹਿਰਦੇ ਵਸੇ ਕੇ ਅੰਦਰਲਾ ਭਗਤ ਹੈ ਬਾਹਰਲਾ ਭਗਤ ਨਹੀਂ ਹੈ ਬਾਹਰਲਾ ਤਾਂ ਠਗਤ ਹੈ ਪਰ ਠੱਗੀ ਢੋਰੀ ਛੱਡਤੀ ਗੁਰਮੁਖ ਹੋ ਗਿਆ ਜਿਹੜਾ ਜਰ ਮਨਮੁਖ ਹੈ ਉਹਨਾਂ ਜਿਹੜਾ ਠੱਗ ਹੈ ਉਹਨਾਂ ਜਿਹੜਾ ਅਪਰਾਧੀ ਹੈ ਆਪਣੇ ਆਪ ਨੂੰ ਬੜਾ ਸਮਝਦਾ ਦੁਨੀਆ ਨੂੰ ਜੰਮ ਦੇ ਜਾਲ 'ਚ ਫਸਾਉਂਦਾ ਬਲੈਕਮੇਲ ਕਰਦਾ ਝੂਠ ਬੋਲਦਾ ਅਜਨੇ ਮਹਾਂਪੁਰਖ ਹੋਏ ਨੇ ਬਾਹਰ ਸਾਰੇ ਸਾਰੇ ਕਪਤੀ ਨੇ ਕੱਪੀ ਹੁੰਦਾ ਕਿਸੇ ਨੂੰ ਉੱਤੋਂ ਕੱਟ ਦੇਣਾ ਕਿਸੇ ਦਾ ਜਿਵੇਂ ਉੱਤੋਂ ਤੋਂ ਫਸਲ ਵੱਢ ਲੈਣੀ ਇਹ ਫਸਲ ਹੈ ਪਰਮੇਸ਼ਰ ਦੀ ਗਿਆਨ ਵਧ ਰਿਹਾ ਸਭ ਦਾ ਇਹਨੂੰ ਉੱਤੋਂ ਕੱਟ ਦੇਣਾ ਵੀ ਉੱਤੇ ਨੂੰ ਵਧੇ ਨਾ ਗਿਆਨ ਇਹਨੂੰ ਕੱਟਣਾ ਜੜ ਤੋਂ ਤਾਂ ਵੱਢ ਸਕਦਾ ਨਹੀਂ ਉੱਤੋਂ ਤੋਂ ਕੱਟ ਸਕਦਾ ਵੀ ਉੱਤੇ ਨੂੰ ਵਧੇ ਨਾ ਹੋਰ ਗਿਆਨ ਪਰਮ ਦੀ ਚਾਦਰ ਪਾ ਦੇਣੀ ਜਿਹੜੀ ਉੱਤੇ ਉਹ ਕਪਟੀ ਹੈ ਕਪਟ ਹੈ ਉੱਤੇ ਨੂੰ ਨਾ ਵਧੇ ਕੱਟਣ ਦਾ ਮਤਲਬ ਇਹ ਹੁੰਦਾ ਗੰਨਾ ਕੱਪੜਦੇ ਨੇ ਤੋਂ ਆਗ ਵੱਢ ਲੈਂਦੇ ਨੇ ਗੰਨਾ ਉੱਤੇ ਰੋੜੀ ਬੰਦਾ ਥੱਲੇ ਜਾ ਫੁੱਟਿਆ ਹੋਵੇ ਪਕੜਨਾ ਕਹਿੰਦੇ ਨੇ ਉਹਦੇ ਗਿਆਨ ਨੂੰ ਰੋਕ ਦੇਣਾ ਕਹਾ ਜਾਣ ਤੇ ਜਿਹਨੇ ਸੰਤ ਨੇ ਸਾਰਿਆਂ ਨੇ ਗਿਆਨ ਤੇ ਲੋਕਾਂ ਦੇ ਉੱਤੇ ਜਾਣ ਤੇ ਰੋਕੇ ਨੇ ਨਾ ਜਿਹੜੀਆਂ ਸੰਸਥਾਵਾਂ ਨੇ ਸਭ ਨੇ ਗਿਆਨ ਤੇ ਉੱਤੇ ਜਾਣ ਤੇ ਕਰਨ ਨੇ ਸਭ ਦੇ ਗਿਆਨ ਤੇ ਉੱਤੇ ਜਾਣ ਤੇ ਰੋਕਦੇ ਨਾ ਕੱਟੇ ਕੱਟੇ ਗਏ ਰੋਤ ਸਿੱਖ ਸਾਰੇ ਸੇ ਕੱਟੇ ਤੇ ਰੱਖੇ ਨੇ ਤੁਹਾਡੀ ਅਕਲ ਕਪਟ ਦਿੱਤੀ ਉੱਤੇ ਨੂੰ ਬਦਲਣ ਦੇ ਕਪਟਣਾ ਅਕਲ ਦਾ ਹੈ ਉਹ ਤਰਕ ਪੈਦਾ ਹੋਣਾ ਹੀ ਹਾਂ ਤਰਕ ਪੈਦਾ ਹੀ ਨਹੀਂ ਹੋ ਰਿਹਾ ਤਰਕ ਹੀ ਪੈਦਾ ਹੋ ਰਿਹਾ ਕਪਟਿਆ ਦੇ ਉੱਤੇ ਵੱਡਿਆ ਗਿਆ ਜਦੋਂ ਦਰਖਤ ਦਾ ਸਿਰ ਵੜਦੀਏ ਅੜਦੜ ਦਾ ਟਾਣੇ ਫੁੱਟੇ ਹੁੰਦੇ ਨੇ ਪਰ ਉਹ ਸਿੱਧਾ ਨਹੀਂ ਫਿਰ ਜਾਂਦਾ ਫਿਰ ਉਹ ਟੇਢੇ ਜਾਂਦੇ ਨੇ ਟੇਢੇ ਜਾਣ ਦਾ ਮਤਲਬ ਹੁੰਦਾ ਸੰਪਰਦਾਇ ਪੈਦਾ ਹੋ ਜਾਣੇ ਉਸੇ ਦੇ ਵਿੱਚ ਉਸੇ ਇੱਕ ਦੇ ਵਿੱਚ ਕਈ ਟਾਣੇ ਬਣ ਜਾਣੇ ਕੋਈ ਨਵਤਾਰੀਆ ਬਣ ਗਿਆ ਕੋਈ ਰਾਧਾ ਸੋਮੀ ਬਣ ਗਿਆ ਕੋਈ ਨੰਕਾਰੀ ਬਣ ਗਿਆ ਕੋਈ ਨੀਲਧਾਰੀਆ ਬਣ ਗਿਆ ਕੋਈ ਪੀੜਧਾਰੀਆ ਬਣ ਗਿਆ ਕੋਈ ਕੁਝ ਬਣ ਗਿਆ ਕੋਈ ਕੁਝ ਬਣ ਗਿਆ ਫਿਰ ਅੱਡ ਅੱਡ ਸੰਪਰਦਾਇ ਉਹ ਪੈਦਾ ਹੋ ਜਾਣੇ ਸੰਸਥਾਵਾਂ ਆਪਣੇ ਨੌ ਅੱਡ ਅੱਡ ਰੱਖੀ ਜਾਣੇ ਇਹ ਕੀ ਹੈ ਬਖਰੇਮ ਹੈ ਸਾਰਾ ਫਿਰ ਆਪ ਵਿੱਚ ਇੱਕ ਦੂਜੇ ਦੀ ਮਤ ਨਾ ਮਿਲਣੀ ਇਹ ਬਖਰੇਮਾ ਨਹੀਂ ਕੀ ਹੈ ਕਿਉਂ ਨਹੀਂ ਇਕੱਠੇ ਬੈਠੇ ਕਦੇ ਕਿਉਂ ਨਹੀਂ ਇਹਨਾਂ ਨੇ ਕਿਹਾ ਵੀ ਗੁਰਬਾਣੀ ਨੂੰ ਆਪਾਂ ਵਿਚਾਰ ਕਰੀਏ ਕੀ ਹੈ ਜਿਹੜੀ ਗੱਲ ਮੰਨਦਾ ਸੀ ਕਾਣਾ ਫਗਾਨਾ ਉਹਨੇ ਬੈਠ ਕੇ ਫਿਰ ਕਿਉਂ ਨਾ ਡਿਸਕਸ ਕੀਤਾ ਜਦ ਉਹ ਪਹਿਲਾਂ ਤਾਂ ਕਹਿੰਦਾ ਹੈ ਕੋਈ ਗੁਰਮੁਖ ਮੈਨੂੰ ਦੱਸੇ ਮੈਂ ਕਿੱਥੋਂ ਗਲਤ ਹਾਂ ਜਾਂ ਦੱਸਿਆ ਫਿਰ ਫਿਰ ਆ ਗਿਆ ਉਹ ਪੁੱਛ ਲਿਆ ਉਹਨੇ ਇਹਨਾਂ ਨੇ ਵੀ ਖੋਟੇ ਪੈਸੇ ਕੋ ਪਿੱਛੇ ਕਰਤਾ ਸਪੋਕਸਮੈਨ ਨੇ ਵੀ ਬਾਤ ਸਪੋਕਸਮੈਨ ਨੇ ਪਿੱਛੇ ਕਰਤਾ ਨਾ ਫਿਰ ਉਹ ਡਿਸਕਸ ਕਰਨ ਕੀਤਾ ਫਿਰ ਵੀ ਮੈਂ ਕਿੱਥੇ ਗਲਤ ਗਲਤੀ ਬੰਨੀ ਕਿਉਂ ਨਾ ਸਾਬਤ ਹੁੰਦਾ ਹੈ ਤੋ ਕਿ ਜਾਣ ਬੁੱਝ ਕੇ ਲੱਗੇ ਹੋਏ ਸੀ ਲੋਕ ਸਿੱਖੀ ਵਿਰੋਧੀ ਰਹੇ ਲੋਕ ਸਾਰੇ ਉਹ ਗਾਹਾਂ ਹੋਰ ਪੁੱਛਦੇ ਦਸਵੇਂ ਗ੍ਰੰਥ ਬਾਰੇ ਆ ਕੇ ਡਿਸਕਸ ਕਰ ਲੈਂਦੇ ਪਤਾ ਤਾਂ ਉਹਨੂੰ ਲੱਗਿਆ ਸੀ ਵੀ ਅਕਾਲ ਤਖਤ ਚਲੋ ਤਾਂ ਨਹੀਂ ਮੰਨਦੇ ਅਕਾਲ ਤਖਤ ਚੱਲ ਉਹਨੂੰ ਪਤਾ ਸਾਡੀ ਕੋਲ ਨਹੀਂ ਜੂਗੀ ਸਾਨੂੰ ਪਤਾ ਨਹੀਂ ਗਿਆ ਸਾਨੂੰ ਨਹੀਂ ਪਤਾ ਇਹ ਤਾਂ ਕਰ ਸਕਦੀ ਸਾਈਡ ਤੋਂ ਡਿਸਕਸ ਕੱਟ ਕੋਈ ਵੀ ਨਹੀਂ ਸਾਰੇ ਕੋਈ ਕਪਟੀ ਨੇ ਸਾਰੇ ਨਾ ਆਪਣਾ ਗਿਆਨ ਵਧਾਉਣਾ ਚਾਹੀਦਾ ਨਾ ਨਾ ਲੋਕਾਂ ਦੇ ਜਾਣ ਨੇ ਲੜਾਈ ਸਿਰਫ ਕਾਦੀ ਲੜਾਈ ਗੋਲ ਕਦੀ ਕੁਛ ਨਹੀਂ ਲੜਾਈ ਇਹਦੇ ਇਹਦੀ ਵੀ ਲੜਾਈ ਗੋਲ ਹੈ ਉਹ ਤਾਂ ਗੋਲ ਤੇ ਕਬਜ਼ਾ ਹੈ ਉਹ ਤਾਂ ਗੋਲ ਕਿਉਂ ਛੱਡਣ ਜਾ ਕਬਜ਼ਾ ਉਹਨਾਂ ਦਾ ਹੈਗਾ ਇਹਦੀ ਵੀ ਲੜਾਈ ਗੋਲ ਤੱਕ ਹੀ ਹੈ ਕੈਸੇ ਦੇ ਨੇ ਕਾਲੇ ਬਦਲ ਨਾ ਜਗਨਦਰ ਸਿੰਘ ਸਾਰੀ ਲੜਾਈ ਗੋਲ ਕਦੀ ਹੋਰ ਕੁਛ ਵੀ ਲੜਾਈ ਨਹੀਂ ਹੁੰਦੀ ਜੇ ਇਹਨੇ ਸਿੱਖੀ ਦਾ ਪ੍ਰਚਾਰ ਕਰਨਾ ਹੋਵੇ ਉਹਨੂੰ ਕੋਈ ਹਵਾਰ ਚਲਾਉਣ ਦੀ ਲੋੜ ਨਹੀਂ ਹੈ ਅਖਬਾਰ ਚਲਾਉਣਾ ਸਿਆਸੀ ਗੱਲ ਉਹਨੂੰ ਕੀ ਲੋੜ ਅਖਬਾਰ ਚਲਾਉਣ ਦੀ ਜਿਹੜੇ ਸਿੱਖੀ ਦੀ ਸੇਵਾ ਕਰਨੀ ਆ ਅਖਬਾਰ ਦੀ ਕੀ ਲੋੜ ਚਲਾਉਣ ਅਖਬਾਰ ਨਾਲ ਸਿੱਖੀ ਮਿਲਦੀ ਹੈ ਕਦੇ ਫੈਲੀ ਅਜੇ ਤੱਕ ਤਾਂ ਆਪਾਂ ਵਿਰੋਧੀ ਗੱਲਾਂ ਨੇ ਕੱਲ ਇਤਿਹਾਸ ਲਿਖਦਾ ਉਹ ਕੋਈ ਦਸਮ ਪਾਤਸ਼ਾਹ ਨੂੰ ਨਬੀ ਗਨੀ ਖਾਂ ਪਠਾਨ ਵਰਦੀ ਪਾ ਕੇ ਕੱਢ ਕੇ ਲੈ ਗਏ ਇਹਨਾਂ ਕਿਲੇ ਚੋਂ ਆ ਗੜੀ ਚੋਂ ਚਮਕੌਰ ਸਾਹਿਬ ਤੋਂ ਕੀ ਗਰਾਊਂਡ ਹੈ ਜੀ ਕੀ ਗਰਾਉਂਡ ਕਿੱਥੋਂ ਪਤਾ ਲੱਗਿਆ ਉਹਨੂੰ ਇਹ ਗੱਲ ਦਾ ਕਾਇਰ ਸਾਬਤ ਕਰ ਦਿੰਦੇ ਦਸਮ ਨੂੰ ਤਾੜੀ ਸਾਹਿਬ ਦੇ ਗੁਰਦਾਰੇ ਨੂੰ ਗਲਤ ਸਾਬਤ ਕਰ ਦਿੰਦੇ ਧਰਮ ਸੁਭਾ ਉਹਦਾ ਜਿਗਰ ਨਹੀਂ ਹੈ ਨਾਲ ਗੜੀ ਦੀ ਸੁਰਗ ਦੇ ਵਿੱਚ ਗਏ ਨੇ ਵੀ ਉਹਨੇ ਮੰਨਿਆ ਨਹੀਂ ਕਿੱਥੋਂ ਉਹਨੂੰ ਪਤਾ ਲੱਗਿਆ ਇਹਦਾ ਜਿੰਨਾ ਉਹ ਨੁਕਸਾਨ ਕਰ ਰਹੇ ਨੇ ਲੋਕ ਜਾਣਬੁੱਝ ਕੇ ਕਰ ਰਹੇ ਨੇ ਨੁਕਸਾਨ ਕਦੇ ਸੁਣੀਏ ਤੁਸੀਂ ਇਹ ਗੱਲ ਗਲੀ ਖਾਨ ਅਬੀ ਖਾਨ ਫੌਜੀ ਵਰਦੀ ਪਾ ਕੇ ਉਹਦੀ ਮਲੇਰ ਕੋਲ ਲਈ ਗਈ ਉਹ ਕੱਢ ਕੇ ਲੈਂਦੇ ਨੇ ਕਿਵੇਂ ਕੱਢਣ ਦਿੰਦੇ ਕਿਵੇਂ ਕੱਢਣ ਦੇ ਦਿੰਦੇ ਇਹ ਮਾਚੂੜ ਤੋਂ ਦੇਖਿਆ ਉਹ ਕਿ ਉੱਥੇ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਗੜੀ ਚੋਂ ਗੜੀ ਚਮਕੌਰ ਸਾਹਿਬ ਆ ਮਾਚੂੜ ਫੌਜੀ ਵਰਦੀ ਪਾ ਕੇ ਪਾ ਕੇ ਉਹ ਜਾਲੀ ਆਪ ਫੌਜੀ ਵਰਦੀ ਪਾ ਕੇ ਇਹ ਲੋਕ ਮਾਫ ਕਰਨ ਵਾਲੇ ਨੇ ਕਿਸੇ ਵਿਰੋਧੀ ਨੇ ਜੇ ਕੋਈ ਗੱਲ ਲਿਖ ਦਿੱਤੀ ਹੋਵੇ ਭਲਾ ਆ ਦਸਮ ਪਾਸ਼ਾ ਖਾਤਾ ਲਿਖਿਆ ਹੈ ਅਤਵਾਦੀ ਜਿਵੇਂ ਹੁਣ ਗੱਲ ਕਰਦੇ ਸੀ ਆਪਾਂ ਉਹ ਗੱਲ ਨੂੰ ਅਸੀਂ ਹਾਈਲਾਈਟ ਕਰਾਂਗੇ ਨਾ ਵੀ ਅਤਵਾਦੀ ਸੀਗੇ ਉਹ ਅਸੀਂ ਵੀ ਉਹਦੇ ਨਾਲ ਖੜੇ ਆ ਜਿਹੜੇ ਜਿਹਨੇ ਲਿਖੇ ਬਹੁਤ ਕੁਝ ਗਲਤ ਲਿਖਿਆ ਹੈ ਸਾਨੂੰ ਪਤਾ ਹੈ ਵਿਰੋਧੀ ਧਿਰਾਂ ਦਾ ਲਿਖਾਇਆ ਹੋਇਆ ਤਾਂ ਉਹ ਹੁਣ ਅਸੀਂ ਆਪ ਲਿਖ ਉਹਨੂੰ ਹਾਈਲਾਈਟ ਕਰੀਏ ਫਿਰ ਅਸੀਂ ਕੌਣ ਹੋਏ ਜੇ ਤੁਸੀਂ ਕਰਨਾ ਹੀ ਉਹਨੂੰ ਕਹੋ ਵੀ ਇਹ ਗੱਲ ਗਲਤ ਹੈ ਜੇ ਤੁਸੀਂ ਦੇਣਾ ਇਹ ਗੱਲਾਂ ਗਲਤ ਨੇ ਇਹ ਕਹੋ ਤੁਸੀਂ ਤਾਂ ਵਿਰੋਧੀ ਦੇ ਖੜੇ ਹੋ ਜਦ ਮੈਂ ਰੱਬ ਕੁਝ ਦੀ ਗੱਲ ਉਹਨੇ ਕੀਤੀ ਮੈਂ ਕਿਹਾ ਮੈਂ ਸਾਬਤ ਕਰ ਸਕਦਾ ਰੱਬ ਕੁਝ ਕੀ ਹੁੰਦਾ ਕਹਿੰਦਾ ਕੀ ਲੋੜ ਹੈ ਤੁਸੀਂ ਮੁੱਕਰ ਜੋ ਇਹ ਤੋਂ ਦਸੂਗਾ ਮੈਨੂੰ ਕਿਹਾ ਦਸੂਗਾ ਮੁੱਕਰ ਅਸੀਂ ਕਹਿੰਦੇ ਮੁੱਕਰ ਜੀ ਦਾਨੂ ਗ੍ਰੰਥ ਤੋਂ ਮੁਕਰਨਾ ਠੀਕ ਆਪਣੇ ਪਾਸ ਮੈਨੂੰ ਪੜਾਉਂਦਾ ਉਹ ਉਹਨੂੰ ਮੈਂ ਹਾਈ ਕੋਰਟ ਦਾ ਵਕੀਲ ਹਾਂ ਤੇਰੇ ਕੋਲੇ 3600 ਵਕੀਲ ਤੇਰੇ ਫਿਰਦੇ ਨੇ ਤੂੰ ਕੀ ਜਾਣੇ ਵਕਾਲਤ ਕੀ ਹੁੰਦੀ ਹੈ ਤਾਂ ਹੀ ਖੁੰਝੇ ਲਾਤਾ ਗਏ ਨੇ ਲਾਤਾ ਨਾ ਤੂੰ ਕੱਲ ਤੂੰ ਵਕਾਲਤ ਹੋ ਤੇਰੀ ਆਪਣੀਆਂ ਕਿਤਾਬਾਂ ਦੀ ਇਹ ਗੁਰਮਤ ਹੈ ਤੂੰ ਕੀ ਜਾਣੇ ਕੀ ਹੈ ਤੇਰੇ ਵਿਦਵਾਨ ਕੀ ਜਾਣ ਵਿਦਵਾਨਾਂ ਦੇ ਰੇਂਜ ਦੀ ਗੱਲੇ ਹੀ ਨਹੀਂ ਗਏ ਹਿਸਟਰੀ ਵੀ ਵਿਦਵਾਨ ਜਿਹੜੇ ਦੇਣ ਉਹ ਵੀ ਐਂਗਲ ਦੇਖ ਕੇ ਦੇਣ ਇਹ ਤੂੰ ਸਿੱਖ ਹੈ ਤੂੰ ਜੋ ਪ੍ਰਚਲਿਤ ਗੱਲ ਹੈ ਉਹ ਤੇ ਡਿਫਰੈਂਟ ਜਿਹੜੀ ਗੱਲ ਕਰ ਰਿਹਾ ਤੇਰੇ ਕੋ ਕੀ ਗਰਾਊਂਡ ਹੈ ਕੀ ਸਬੂਤ ਹੈ ਪਹਿਲਾਂ ਅਰਥ ਦੇਣ ਲੱਗਿਆ ਉਹ ਜਾਂ ਲੋਕਾਂ ਨੇ ਕਿਹਾ ਵੀ ਤੂੰ ਰਹਿਣ ਦੇ ਦੋ ਅਰਥ ਪਹਿਲਾਂ ਵਧੀਆ ਪਏ ਨੇ ਹੁਣ ਅਰਥ ਛੱਡ ਕੇ ਗੁਰਮਤ ਗੁਰਮਤ ਤਤ ਤਤ ਗੁਰਮਤ ਤਤ ਗੁਰਮਤ ਲੱਭਦੇ ਨਹੀਂ ਸਾਰੇ ਗੁਰੂ ਗ੍ਰੰਥ ਸਾਹਿਬ ਗੁਰਮਤ ਨਾਲ ਤਤ ਲੱਗਦਾ ਹੀ ਨਹੀਂ ਕਦੇ ਵੀ ਜੇ ਬ੍ਰਹਮ ਗਿਆਨੀ ਨਾਲ ਪੂਰਨ ਲੱਭ ਨਹੀਂ ਲੱਗਦਾ ਗੁਰਮਤ ਨਾਲ ਕਦੇ ਤਤ ਲੱਗੇ ਹੀ ਨਹੀਂ ਸਕਦਾ ਗੁਰੂ ਦਾ ਆਪਣੇ ਆਪ ਜੀ ਤਤ ਆਪਣੇ ਆਪ ਜੀ ਤਤ ਜਿਵੇਂ ਇਹ ਨਹੀਂ ਪਤਾ ਗੁਰਮਤ ਦੇ ਨਾਲ ਤਤ ਲੱਭ ਲੱਗਦਾ ਹੈ ਉਹ ਸਾਨੂੰ ਸਿੱਖੀ ਦਾ ਉਪਦੇਸ਼ ਕਰ ਰਹੇ ਨੇ ਇਹ ਕੁਛ ਤਾਂ ਸਿੱਖਾਂ 'ਚ ਹੋ ਰਿਹਾ ਇਹ ਕੀ ਹੈ ਸਾਰਾ ਇਹ ਸਾਰਾ ਕਪਟ ਹੈ ਹੋਰ ਕੁਝ ਨਹੀਂ ਹੈ ਇਹੀ ਕਪਟ ਹੈ ਸਿੱਧ ਕਰਨਾ ਕਿ ਮੈਂ ਸਿੱਖਾਂ ਔਰ ਸਿੱਖੀ ਤੋਂ ਸਿੱਖਾਂ ਨੂੰ ਦੂਰ ਲੈ ਜਾਣਾ ਇਹੀ ਹੁਣ ਸੇ ਕੀਤਾ ਇਹੀ ਤਾਂ ਪੰਡਤ ਕਰ ਰਿਹਾ ਸੀ ਸਿੱਖ ਬਣ ਕੇ ਉਹਨੂੰ ਤੁਸੀਂ ਮਾੜਾ ਕਹਿੰਦੇ ਤੁਸੀਂ ਆਪ ਉਹੀ ਕੰਮ ਕਰ ਰਹੇ ਹੋ ਮਹਿਜ਼ ਸ਼ੰਕਾ ਕਰਨੀ ਕੱਲੀ ਸ਼ੰਕਾ ਕਰਨੀ ਥੋੜੀ ਬੁੱਧੀ ਵਾਲੇ ਦਾ ਕੰਮ ਹੁੰਦਾ ਸ਼ੰਕਾ ਦਾ ਨਿਵਾਰਣ ਕਰਨਾ ਸ਼ੰਕਾ ਆਪਣੇ ਅੰਦਰ ਖੜੀ ਕਰਕੇ ਉਹ ਸ਼ੰਕਾ ਦਾ ਪ੍ਰਚਾਰ ਕਰਨਾ ਥੋੜੀ ਬੁੱਧੀ ਦਾ ਕੰਮ ਹੈ ਸ਼ੰਕਾ ਦਾ ਨਿਵਾਰਣ ਕਰਕੇ ਦੱਸਣਾ ਅਕਲਮੰਦੀ ਦਾ ਕੰਮ ਹੈ ਗੁਰਮਤ ਸਾਰੀਆਂ ਸ਼ੰਕਾਵਾਂ ਦਾ ਨਿਵਾਰਣ ਕਰਦੀ ਹੈ ਜਿਹੜੀਆਂ ਸਾਰੀਆਂ ਮਤਾਂ ਨੇ ਸ਼ੰਕਾਵਾਂ ਰੱਖੀਆਂ ਹੋਈਆਂ ਸੀ ਅੱਜ ਜੋ ਗੁਰਮਤ ਦੇ ਪ੍ਰਚਾਰ ਕਰਦੇ ਨੇ ਉਹਨਾਂ 'ਚ ਕੰਟਰਡਿਕਸ਼ਨ ਹੈ ਆਪਣੇ ਬਿਆਨਾਂ ਦੇ ਵਿੱਚ ਜਦੋਂ ਪ੍ਰਚਾਰ ਕਰਦੇ ਨੇ ਜਿਵੇਂ ਆਪ ਨਰਾਇਣ ਕਲਾ ਦਾ ਜਗਵੇਂ ਪਰਵਰਿਓ ਆਪਾਂ ਹੁਣ ਸੁਣਿਆ ਇਹਦੇ ਅਰਥ ਕਰਦੇ ਪਰਮੇਸ਼ਰ ਆਪ ਗੁਰੂ ਨਾਨਕ ਦੇ ਰੂਪ ਚ ਕਲਾ ਧਾਰ ਕੇ ਗੁਰੂ ਨਾਨਕ ਦਾ ਬੰਦਾ ਹੀ ਹੋਵੇ ਪਰਮੇਸ਼ਰ ਤੁਸੀਂ ਕਿੱਥੋਂ ਬਣਾ ਲਿਆ ਇਹ ਗੱਲ ਗੁਰਬਾਣੀ ਤਾਂ ਕਦੇ ਮੰਨਦੀ ਹੀ ਨਹੀਂ ਗੁਰਬਾ ਗੁਰਨਾਨ ਕਹਿੰਦਾ ਦਾਸ ਦਾਸ ਤੇਰੇ ਕੀ ਬੇਨਤੀ ਕਰ ਰੇਤ ਪ੍ਰਗਾਸ ਕਿਹਨੂੰ ਕਹਿ ਰਿਹਾ ਕਰ ਰੇਤ ਪ੍ਰਗਾਸ ਨਾਨਕੇ ਕਹਿ ਰਿਹਾ ਅਸੀਂ ਤਾਂ ਨਾਨਕੇ ਭੇਜ ਨਹੀਂ ਮੰਨਦੇ ਪਹਿਲਾ ਨਾਨਕ ਹੋਇਆ ਦੂਆ ਹੋਇਆ ਤੀਆ ਹੋਇਆ ਚੌਥਾ ਹੋਇਆ ਸਾਰੇ ਨਾਨਕ ਨੇ ਸਾਡੇ ਵਾਸਤੇ ਉਹ ਵੀ ਬੰਦੇ ਨੇ ਸਾਨੂੰ ਵੀ ਬਣਨਾ ਚਾਹੀਦਾ ਨਾਨਕ ਦਾ ਇਹ ਕਹਿ ਰਿਹਾ ਕਾਰਨ ਪ੍ਰਗਾਸ ਕੌਣ ਕਰੇ ਉਹਦੇ ਰਿਤ ਪ੍ਰਗਾਸ ਕਿਹਨੂੰ ਕਹਿ ਰਿਹਾ ਸਾਰੇ ਕੋਲ ਤੇ ਪਾਣੀ ਫਿਰਦਾ ਉਹ ਪਰਮੇਸ਼ਰ ਹੈ ਜਿਹਨੂੰ ਨਾਨਕ ਕਹਿ ਰਿਹਾ ਤੇ ਪ੍ਰਗਾਸ ਉਸੇ ਨੂੰ ਕਹਿ ਰਿਹਾ ਮੈਂ ਤੇਰਾ ਦਾਸ ਹਾਂ ਮੇਰੀ ਬੇਨਤੀ ਹੈ ਤੇਰੇ ਅੱਗੇ ਤੇ ਤੁਸੀਂ ਪਰਮੇਸ਼ਰ ਨੂੰ ਕਹਿ ਰਹੇ ਹੋ ਨਾਨਕ ਦੇ ਰੂਪ ਤੇ ਜਨਮ ਲੈ ਲਿਆ ਉਹ ਜਿਹੜਾ ਅਜੂਨੀ ਲਫ਼ਜ਼ ਹੈ ਉਹ ਫਿਰ ਕਿੱਥੇ ਰਹਿ ਗਿਆ ਉਹ ਇੱਕ ਦੇ ਨਾਲ ਜਿਹੜਾ ਅਜੂਨੀ ਲੱਗਿਆ ਹੋਇਆ ਹੈ ਉਹ ਕਿੱਥੇ ਰਹਿ ਗਿਆ ਕੀ ਵੈਲਿਊ ਰਹੀ ਉਸ ਗੱਲ ਦੀ ਸੋ ਮੁਖ ਜੜੋ ਜੋ ਕਹੇ ਠਾਕਰ ਜੋ ਕਹੇ ਠਾਕਰ ਜੋ ਨਹੀਂ ਕਿਉਂ ਗਿਆ ਸੀ ਇਹ ਉਹ ਪੰਡਤ ਨੂੰ ਕਿਹਾ ਸੀ ਜਿਹੜੇ ਤੁਸੀਂ ਕਹਿੰਦੇ ਸੀ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਉਸ ਪੰਡਤ ਨਾਲ ਹਾਂ ਜਿਹੜੇ ਜੁਨੀ ਕਰਨ ਵਾਲੇ ਉਸ ਪੰਡਤ ਨਾਲ ਖੜੇ ਹੋ ਜਿਹਨੂੰ ਕਿਹਾ ਸੀ ਸਾਰੇ ਟੀਕਾਕਾਰੇ ਮੰਦਰ ਨੇ ਸਾਰੇ ਪ੍ਰਚਾਰ ਕੇ ਕਰ ਮੰਦਰ ਨੇ ਅਸੀਂ ਕਿਉਂ ਨਹੀਂ ਹੋ ਗਏ ਅਸੀਂ ਉਹਨਾਂ ਦੇ ਨਾਲ ਕਿਵੇਂ ਖੜੇ ਹੋ ਜੀ ਜਾਂ ਜਿਹੜੇ ਵਿਰੋਧੀ ਸੀ ਸੁੱਤਾ ਪਿਆ ਜਿਹਦੇ ਵਰਜੀ ਪਾ ਲੋ ਪੈਨ ਪਾ ਲੋ ਜਾਂ ਸਰਾਣੇ ਪਾ ਲੋ ਜਾਗਦਾ ਨਹੀਂ ਪੈਰ ਪੈਂਦਾ ਹੁੰਦਾ ਇਹ ਜਾਗਦਾ ਕੋ ਮੈਂ ਪੈਰ ਪੈ ਜੂਗਾ ਇਹ ਜਾਗਦਿਆਂ ਨੂੰ ਪੈਰ ਪਾਉਣੇ ਵਾਲੇ ਨੇ ਸੁੱਤੇ ਪਾਤੇ ਜਿਨ੍ਹਾਂ ਨੂੰ ਉਹਨਾਂ ਨੇ ਪੈਰ ਪਾਤਾ ਲੈ ਕੇ ਉਹ ਸੁੱਤੇ ਸੀ ਜਿਹੜੇ ਹੁਣ ਵੀ ਪੈਂਦੇ ਨੇ ਉਹ ਵੀ ਸੁੱਤੇ ਨੇ ਜਿਹੜਾ ਜਾਗਦਾ ਉਹ ਨਹੀਂ ਪੈ ਸਕਦਾ ਉਹ ਨਹੀਂ ਮੰਨਦਾ ਨਾ ਉਹਦੇ ਕੋ ਬਾਣੀ ਗੁਰੂ ਹੈ ਜੋ ਗੁਰਬਾਣੀ ਕਹੂਗੀ ਉਹ ਸੱਚ ਹੈ ਜੋ ਕੋਈ ਹੋਰ ਕਹੂਗਾ ਉਹ ਝੂਠ ਹੈ ਜੇ ਕਿਸੇ ਪੰਕਤੀ ਦਾ ਅਰਥ ਜਾਂ ਸ਼ਬਦ ਦੇ ਅਰਥ ਕਰਦੇ ਕਰਦੇ ਅਸੀਂ ਕੋਈ ਦਿਸ਼ਾਹੀਨ ਹੁੰਨੇ ਆ ਕਹਿੰਦੇ ਆ ਗੁਰਮਤਿ ਤੋਂ ਖਿਲਾਫ ਜਾਂਦੇ ਆ ਸਾਨੂੰ ਗੁਰਬਾਣੀ ਦੱਸਦੀ ਹੈ ਵੀਰ ਜਿਵੇਂ ਹੁਣ ਦੇਖਿਆ ਨਾ ਜੇ ਅਸੀਂ ਇਹ ਮੰਨਦੇ ਆ ਤਾਂ ਠਾਕਰ ਜੋ ਨਹੀਂ ਆ ਗਿਆ ਬਾਣੀ ਨਹੀਂ ਰੋਕਿਆ ਇਸ ਗੱਲ ਬਾਣੀ ਨੇ ਰੋਕਦਾ ਠਾਕਰ ਜੋਨੀ ਨਹੀਂ ਆਉਂਦਾ ਉਹ ਮੁਖ ਜੜੇ ਜਿਹੜਾ ਕਹਿੰਦਾ ਠਾਕਰ ਜੋਨੀ ਹੈ ਫਿਰ ਅਸੀਂ ਕਹਿੰਦੇ ਠਾਕਰ ਜੋਨੀ ਹੈ ਠਾਕਰ ਵੀ ਕਹਿੰਦੇ ਠਾਕਰ ਵੀ ਇੱਕ ਠਾਕਰ ਵੀ ਇੱਕ ਦੂਏ ਨੰਬਰ ਦੇ ਲੱਗਦਾ ਠਾਕਰ ਜਿਹੜਾ ਲੱਗਦਾ ਨਾ ਪਰਮੇਸ਼ਰ ਤੋਂ ਸੈਕੰਡ ਨੰਬਰ ਤੇ ਹੁੰਦਾ ਠਾਕਰ ਲੱਗਦਾ ਠਾਕਰ ਅੰਤਰਾਤਮਾ ਦਾ ਨਾਮ ਹੈ ਠਾਕੁਰ ਬਨਵਾ ਰੱਖੋ ਹਾਏ ਠਾਕੁਰ ਮਨੁਆ ਰੱਖੋ ਠਾਏ ਇਹਨੂੰ ਗਿਆਨ ਤਲੇ ਉਠਾ ਕਰ ਇਹ ਠਾਕਰ ਆਪਣੇ ਮਨ ਨੂੰ ਟਿਕਾਣੇ ਰੱਖ ਆਪਣੇ ਮਨ ਨੂੰ ਰੋਕ ਕੇ ਰੱਖ ਮਨ ਨੂੰ ਸਮਝਾ ਕੇ ਰੱਖ ਜਿਵੇਂ ਆਪਾਂ ਬੱਚੇ ਨੂੰ ਕਹਿੰਦੇ ਨੇ ਕਿਸੇ ਬੰਦੇ ਨੂੰ ਸਿਆਣੇ ਨੂੰ ਵੀ ਆਪਣੇ ਭਾਈ ਬੱਚੇ ਨੂੰ ਸੰਸਾਰ ਨੂੰ ਕਰਮੇ ਠਾਕੁਰ ਨਗਰ ਮੈਂ ਤਾਂ ਘਰ ਚ ਹਾਂ ਅੰਦਰ ਠਾਕੁਰ ਸਰਬ ਵਿਆਪਕ ਨੂੰ ਠਾਕੁਰ ਨਹੀਂ ਕਿਹਾ ਸਰਬ ਵਿਆਪਕ ਠਾਕੁਰ ਨਹੀਂ ਹੈ ਠਾਕੁਰ ਵੀ ਅੱਧਾ ਹੀ ਹੈ ਜਿਹੜਾ ਸ਼ੁੱਧ ਮਨ ਹੈ ਨਾ ਸ਼ੁੱਧ ਮਨ ਜਿਹਨੂੰ ਸ਼ੁੱਧ ਪਤਾਰ ਛੋੜਿਆ ਲਗੀ ਤਾਂ ਲੱਗਾ ਦੁੱਖ ਜਿਹੜਾ ਸ਼ੁੱਧ ਮਨ ਹੈ ਉਹ ਠਾਕੁਰ ਹੈ ਉਹਨੂੰ ਕਹਿ ਵੀ ਤੂੰ ਇਹਨੂੰ ਸਮਝਾ ਕੇ ਆਪਣੇ ਨਾਲ ਜੋੜ ਕੇ ਰੱਖ ਹਾਂ ਜੂਨੀ ਜਨੋ ਵੀ ਨਹੀਂ ਆਉਂਦਾ ਜੂਨੀ ਵੀ ਨਹੀਂ ਆਉਂਦਾ ਉਹ ਪਰਮੇਸ਼ਰ ਦਾ ਗਾਹਾਂ ਪਿਆ ਉਦੋਂ ਉਹਦਾ ਜੋ ਗਾਹਾਂ ਪਿਆ ਠਾਕੁਰ ਨੇ ਇੱਕ ਹੋਣਾ ਠਾਕੁਰ ਨੇ ਸਭ ਸੂਰ ਹੋਣਾ ਠਾਕੁਰ ਨੇ ਉਗਣਾ ਠਾਕੁਰ ਦਾ ਸਤਗੁਰ ਦੋ ਚੀਜ਼ਾਂ ਨਹੀਂ ਹਨ ਠਾਕੁਰ ਦਾ ਜਨਮ ਹੈ ਸਤਗੁਰ ਦਾ ਜਨਮ ਇੱਕੋ ਹੀ ਗੱਲ ਹੈ ਜਦੋਂ ਜਨਮ ਨਾ ਹੋਵੇ ਤਾਂ ਗਵਨ ਮਿਟ ਜਾਣਾ ਗਵਨ ਮਿਟ ਜਾਣਾ ਗਵਨ ਮੰਨਦਾ ਮੰਨ ਕਰਕੇ ਮਿਟਣਾ ਯਾਨੀ ਕਿ ਕਿਸੇ ਪੰਕਤੀ ਦੇ ਅਰਥ ਜਿਹੜੇ ਜੇ ਗਲਤ ਹੋ ਰਹੇ ਤਾਂ ਬਾਣੀ ਬਾਣੀ ਰੋਕ ਦਿੰਦੀ ਹੈ ਅਰਥ ਗਲਤ ਨੂੰ ਅੱਛਾ ਤੇ ਸਹੀ ਹੈ ਤਾਂ ਸਪੋਰਟ ਕਰੋ ਸਪੋਰਟ ਕਰੋ ਜੇ ਗੁਰਬਾਣੀ ਸਹੀ ਹੈ ਤਾਂ 10 ਪੰਕਤੀਆਂ ਤੁਹਾਡੀ ਸਪੋਰਟ ਛੜੀ ਹੋ ਜਾਣਗੀ ਜੇ ਗਲਤ ਹੈ 10 ਪੰਕਤੀਆਂ ਰੋਕ ਲੈਣਗੇ ਉਹਨਾਂ ਨੇ ਅਮਰ ਦੇ ਇੱਕ ਵੀ ਪੰਕਤੀ ਕਿਉਂ ਨਾ ਦਿੱਤੀ ਇਹ ਅੰਮ੍ਰਿਤ ਜੀਵ ਨੂੰ ਕੌੜਾ ਆ ਮਿੱਠਾ ਲੱਗਣ ਵਾਲੀ ਚੀਜ਼ ਹੈ ਕਿਹੜੇ ਅੰਮ੍ਰਿਤ ਪਤਾਸਿਆਂ ਦਾ ਜਿਹੜਾ ਪਾਣੀ ਜਿਹਨੂੰ ਅਸੀਂ ਚਲੋ ਪੌੜ ਨੂੰ ਅੰਮ੍ਰਿਤ ਕਹਿਣ ਲੱਗ ਗਏ ਤਾਂ ਵੀ ਕੋਈ ਗੱਲ ਨਹੀਂ ਅੰਮ੍ਰਿਤ ਕਹਿੰਦੇ ਹੀ ਖਾਣ ਵਾਲੀਆਂ ਚੀਜ਼ਾਂ ਨੂੰ ਪਰ ਉਹ ਮਨ ਦੇ ਪੀਣ ਵਾਲੀ ਚੀਜ਼ ਆ ਸਰੀਰ ਦੇ ਪੀਣ ਵਾਲੀ ਚੀਜ਼ ਨੂੰ ਤੁਸੀਂ ਇੱਕ ਤੇ ਕਿਵੇਂ ਲੈ ਆਉਂਦਾ ਉਹ ਮਾਇਆ ਰੂਪ ਪਤਾਸੇ ਤਾਂ ਪਾਣੀ ਤਾਂ ਮਿੱਠਾ ਬਨਮੁਖਰ ਗੁਰਮੁਖ ਨੂੰ ਦੋਹਾਂ ਨੂੰ ਮਿੱਠਾ ਹੀ ਲੱਗੂ ਕਿਉਂਕਿ ਮਨਮੁਖ ਨੂੰ ਇਹ ਕੌੜਾ ਲੱਗ ਜੂਗਾ ਅੰਮ੍ਰਿਤ ਆਪਣਾ ਜਿਹੜਾ ਆਪਾਂ ਛਕਦੇ ਆ ਜਾਂ ਤਾਂ ਮਨਮੁਖ ਨੂੰ ਕੌੜਾ ਲੱਗੇ ਉਹ ਜਿਹੜੇ ਗੁਰਬਾਣੀ ਅੰਮ੍ਰਿਤ ਦੀ ਗੱਲ ਕਰਦੀ ਆ ਉਹ ਉਹ ਮਨਮੁਖ ਨੂੰ ਕੌੜਾ ਲੱਗਦਾ ਉਹ ਸੱਚ ਹੈ ਉਹ ਤਾਂ ਅੰਮ੍ਰਿਤ ਆਪਾਂ ਕਹਿੰਦੇ ਸੱਚ ਕੌੜਾ ਲੱਗਦਾ ਉਹ ਤਾਂ ਸੱਚ ਹੈ ਆਪਾਂ ਕਹਿੰਦੇ ਸੱਚ ਕੌੜਾ ਲੱਗਦਾ ਉਹ ਸੱਚ ਦਾ ਨਾਮ ਅੰਮ੍ਰਿਤ ਹੈ ਸੱਚ ਕੌੜਾ ਲੱਗਦਾ ਗੁਰਮੁਖਾਂ ਨੂੰ ਮਿੱਠਾ ਲੱਗਦਾ ਨਹੀਂ ਕੌੜਾ ਲੱਗਦਾ ਛੱਤੀ ਲੋਕਾਂ ਨੂੰ ਬੜਾ ਲੱਗਦਾ ਛੱਤੀ ਅੰਮ੍ਰਿਤ ਵੀ ਮੰਨੇ ਆ ਤਾਂ ਛੱਤੀ ਦਾ ਬਾਣੀ ਜਿਹਨੇ ਨਾ ਐ ਮਾਇਆ ਜਿਹਨੇ ਨਾ ਜਾਮੇ ਅੰਮ੍ਰਿਤ ਲੋਣ ਵੀ ਮੰਨਿਆ ਜਾਂਦਾ ਹਾਂ ਅੰਮ੍ਰਿਤ ਲੋਣ ਵੀ ਹੈ ਉਹਦੇ 36 ਅੰਮ੍ਰਿਤ ਨੇ ਜੇ ਅਸੀਂ ਅੰਮ੍ਰਿਤ ਕਹਾਂਗੇ ਸਮਾ ਇਹਦੇ ਚ ਨੁਕਸਾਨ ਹੈ ਸਾਨੂੰ ਅੰਮ੍ਰਿਤ ਕਹਿਣ ਚ ਇਹ ਪਹਾੜ ਨੂੰ ਅੰਮ੍ਰਿਤ ਕਹਿਣ ਚ ਨੁਕਸਾਨ ਹੈ 36 ਦਾ ਪਹਿਲੇ ਨੇ 37ਵੇਂ ਨੰਬਰ ਤੇ ਆ ਜਾਂਦਾ ਫਿਰ ਇਹ 36 ਤੋਂ ਪਹਿਲਾਂ ਨੇ ਅਮਰਤ ਆਲਰੇਡੀ ਪਏ ਨੇ ਜੇ ਪ੍ਰਸਾਦ 36 ਅਮਰਤ ਖਾਣੇ ਜੇ ਪੌੜ ਕਾਣਾ ਇਹ ਤਾਂ ਪਹਿਲੇ ਨੰਬਰ ਤੇ ਹੈ ਇਹਦੇ ਵਰਗੀ ਹੋਰ ਕੋਈ ਚੀਜ਼ ਨਹੀਂ ਹੈ ਇਹ ਵੀ ਕਿਹਨਾਂ ਨੇ ਕੀਤਾ ਮਨੁੱਖਾਂ ਨੇ ਨੌ ਅਮਰਤ ਰੱਖ ਲਿਆ ਪਤਾ ਹੀ ਨਹੀਂ ਸੀ ਵਿੱਚ ਦੋਖ ਕੀ ਖੜਾ ਹੋ ਅਮਰਤ ਕਹਿਣ ਦਾ ਨੁਕਸਾਨ ਕੀ ਹੈ ਇਹ ਵੀ ਨਹੀਂ ਸੀ ਪਤਾ ਪਰ ਉਹਨਾਂ ਨੇ ਉਹ ਅਮਰਤ ਬਣਾਉਣ ਦਾ ਜਿਹੜਾ ਗੁਰਬਾਣੀ ਚ ਨਾਮ ਅਮਰਤ ਜਿਹਨੂੰ ਨਾਮ ਅਮਰਤ ਮੰਨ ਲਈਏ ਹੁਣ ਫਿਰ ਸਾਨੂੰ ਬਾਣੀ ਪੜਨ ਦੀ ਲੋੜ ਕਾਦੀ ਲਈ ਗੁਰਬਾਣੀ ਮੰਨਣ ਦੀ ਲੋੜ ਕਾਦੀ ਰਹੀ ਕਿ ਅਮਰ ਵੀ ਅਮਰ ਹੋਏ ਅਮਰ ਸ਼ਕਲ ਅਮਰ ਹੋ ਗਏ ਪਰ ਖਤਮ ਹੋ ਗਈ ਅਰ ਉਹੀ ਕੁਝ ਹੋ ਵੀ ਰਿਹਾ ਅਮਰ ਦਿਖਾਲ ਵਾ ਠੀਕ ਆ ਕਹਾਂ ਕੁਝ ਨਹੀਂ ਕਰਨ ਦੀ ਲੋੜ ਆ ਸੱਚ ਅਮਰ ਤੋਂ ਵਾਂਝੇ ਰਹਿ ਗਏ ਇਹਦੀ ਲੋੜ ਕੀ ਆ ਫਿਰ ਜਦ ਉਹ ਅਮਰ ਤਾਂ ਅਮਰ ਵੀ ਅਮਰ ਸੋਹੇ ਹੋਏ ਅਮਰ ਹੋ ਗਿਆ ਫਿਰ ਹੋਰ ਕਹਾਂ ਕਿਤੇ ਕਹਾਂ ਹੋਰ ਕੀ ਲੈਣਾ ਕੀ ਹੈ ਕਹਾਂ ਅਮਰ ਪੀ ਅਮਰ ਸੋ ਗਏ ਅਮਰ ਹੋ ਗਏ ਬਸ ਖਤਮ ਹੋ ਗਏ ਕਿਹਾ ਕਿ ਮੈਨੂੰ ਪਤਾ ਨਹੀਂ ਕਿਹਨੇ ਦੱਸਿਆ ਸ਼ਾਇਦ ਜੋਸ਼ੀ ਨੇ ਸ਼ਾਇਦ ਕੌਣ ਕਹਿ ਰਿਹਾ ਸੀ ਕਿ 10000 ਸਾਲ ਅਮਰ ਜਿਹੜਾ ਸ਼ਬਦ ਲੱਗਦਾ ਉਹ 10000 ਸਾਲ ਅਮਰ ਰਹਿੰਦਾ ਲੈ ਲਓ ਅਮਰ ਸ਼ਬਦ ਝੂੜ ਇਹਨਾਂ ਬੋਲਿਆ ਝੂੜ ਇਹਨਾਂ ਬੋਲਿਆ ਸਿੱਖਾਂ ਨੇ ਕਿ ਹਿੰਦੂਆਂ ਨੂੰ ਮਾਤ ਕਰਤਾ ਝੂੜ ਉਹ ਝੂਠ ਨੇ ਸਾਰਾ ਬੇੜਾ ਕਰ ਕਰਦਾ ਪਰ ਤਾਂ ਫਿਰ ਰਹੀ ਜਾਂ ਫੇਰ ਆ ਗਿਆ ਜੀ ਚਾਹੇ 10000 ਸਾਲ ਬਾਅਦ ਆਇਆ ਹੂੰ ਅਮਰ ਤਾਂ ਫਿਰ ਹੋਇਆ ਨਹੀਂ ਉਹ ਕਹ ਓਹੋ ਲਾਲਚ ਐਡੀ ਬੁੱਧੀ ਕਿੱਥੇ ਹੁੰਦੀ ਹੈ ਲੋਭੀ ਨੂੰ ਬੁੱਧੀ ਹੁੰਦੀ ਹੈ ਮੋਟਾ ਜੇ ਜੋ ਚਾਰੇ ਆਦਤ ਨੇ ਖਤਮ ਹੋਈ ਨੇ ਉਹਨਾਂ ਨੂੰ ਜੋ ਮਰਜ਼ੀ ਕਹੀ ਜਾ ਉਹਨਾਂ ਤਾਂ ਥੋੜਾ ਜਿਹਾ ਲਾਲਚ ਦੇ ਦੇ 10000 ਸਾਲ ਤਾਂ ਬਹੁਤ ਨੇ ਉਹਨਾਂ ਵਾਸਤੇ ਨਹੀਂ ਵੀ 10000 ਸਾਲ ਤਾਂ ਇਹੀ ਉਮਰ ਤੇ ਨਹੀਂ ਨਾ ਤੁਹਾਡਾ ਉਹ ਮਕਸਦ ਦਾ ਫਸਲ ਦਾ ਕੀ ਕਹਾ ਦੂਆ ਹੋ ਅੰਦਰਲਾ ਕਿਤੇ ਠਾਕੁਰ ਦਾ ਇੱਥੇ ਤਾਂ ਨਹੀਂ ਲੋਕੀ ਭਲੇਖਾ ਕਹਿੰਦੇ ਬਾਬਾ ਜਿਸ ਤਰ੍ਹਾਂ ਘਰ ਮੇ ਠਾਕੁਰ ਨਜ਼ਰ ਨਾ ਆਵੇ ਘਰ ਵੀ ਠਾਕੁਰ ਹੈ ਠਾਕੁਰ ਘਰ ਵਿੱਚ ਹੈ ਤੇ ਕਿਤੇ ਇੱਥੇ ਤਾਂ ਨਹੀਂ ਭਲੇਖਾ ਖਾਂਦਾ ਜਿਸ ਤਰ੍ਹਾਂ ਹੁਣ ਇਹ ਗੱਲ ਹੋ ਰਹੀ ਹੈ ਕਿ ਠਾਕੁਰ ਘਰ ਵਿੱਚ ਹੈ ਤੇ ਆਪ ਹੀ ਜੰਮਿਆ ਠਾਕੁਰ ਦਾ ਭਲੇਖਾ ਲੱਗਦਾ ਨਾ ਨਹੀਂ ਨਹੀਂ ਅੰਤਰ ਦੇਵ ਨਾ ਜਾਣੇ ਅੰਧ ਹੂੰ ਦੇਵ ਨੇ ਠਾਕੁਰ ਕਿਹਾ ਦੇਵ ਹੈ ਉਹ ਵੀ ਠਾਕੁਰ ਹੈ ਠਾਕੁਰ ਵੀ ਕਹਿੰਦੇ ਨੂੰ ਦੇਵ ਕਹਿੰਦੇ ਦੇਵਾਲਿਆ ਹੈ ਠਾਕੁਰ ਦੁਆਰਾ ਕੋਈ ਗੱਲ ਇਹਨਾਂ ਨੂੰ ਦੇਵਾਲਿਆ ਵੀ ਕਹਿੰਦੇ ਨੇ ਜਿਹੜੇ ਬਣੇ ਨੇ ਇਹਨਾਂ ਦੇ ਮੰਦਰ ਦੇਵਤਾ ਹੁੰਦਾ ਵਿੱਚ ਤੇ ਠਾਕੁਰ ਦੁਆਰਾ ਵੀ ਕਹਿੰਦੇ ਨੇ ਇਹ ਕੋਈ ਗੱਲ ਜਿਹੜਾ ਘਰ ਦੇ ਵਿੱਚ ਤੁਹਾਡੇ ਠਾਕੁਰ ਹੈ ਉਹ ਤਾਂ ਤੁਹਾਨੂੰ ਦੀਨਾ ਨਹੀਂ ਅੰਤਰ ਦੇਵ ਨਾ ਜਾਣ ਦੇਵਤਾ ਬਾਹਰ ਬਣਾਈ ਬੈਠਾ ਤੂੰ ਦੇਵਤਾ ਦਾ ਤੈਨੂੰ ਮਨ ਮੰਦਰ ਔਰ ਉਹਦੇ ਵਿੱਚ ਦੇਵਤਾ ਅੰਦਰ ਦੇ ਕੇ ਭੇਜਿਆ ਪੂਜਾ ਤਾਂ ਉਹਦੀ ਕਰਨੀ ਸੀ ਜਪਣਾ ਤਾਂ ਉਹਨੂੰ ਸੀ ਆਪੇ ਜਪੋ ਆਪਣਾ ਜਾਪ ਦਾ ਮਤਲਬ ਹੈ ਜੇ ਤੁਸੀਂ ਨਿਰਾਕਾਰ ਦੇ ਪੁਜਾਰੀ ਹੋ ਤਾਂ ਨਿਰਾਕਾਰ ਤੁਹਾਡੇ ਤੁਸੀਂ ਆਪੇ ਨਿਰਾਕਾਰ ਹੋ ਅੰਦਰ ਵੀ ਨਿਰਾਕਾਰ ਹੈ ਅੰਦਰਲੇ ਦੀ ਪੂਜਾ ਕਰ ਅੰਦਰਲੇ ਨੂੰ ਸਮਝ ਲਓ ਆਪਣੇ ਅੰਤਰਾਤਮੇ ਜੇ ਮਿਲੇ ਮਿਲਿਆ ਕਹੀਏ ਸੋਏ ਕਿਹਦੇ ਨਾਲ ਕਿਸੇ ਪਰਮੇਸ਼ਰ ਨਾਲ ਮਿਲਣ ਦੀ ਗੱਲ ਹੈ ਗੁਰਬਾਣੀ 'ਚ ਪਹਿਲੀ ਸਟੇਜ ਤਾਂ ਅੰਤਰਾਤਮਾ ਮਿਲਣ ਦੀ ਗੱਲ ਹੈ ਮਿਲਿਆ ਮਿਲਿਆ ਨਾ ਮਿਲੇ ਮਿਲੇ ਜੇ ਮਿਲਿਆ ਹੋਏ ਅੰਤਰਾਤਮਾ ਜੇ ਮਿਲੇ ਅੰਤਰਾਤਮਾ ਜੇ ਮਿਲੇ ਮਿਲਿਆ ਇਸ ਜੇ ਤੁਸੀਂ ਕਹੋ ਵੀ ਇਹ ਭਗਤ ਹੈ ਗੁਰੂ ਹੈ ਕਿਆ ਮਿਲ ਗਿਆ ਪਰਮੇਸ਼ਰ ਨੂੰ ਮਿਲਿਆ ਹੈ ਮੈਂ ਇਹਨੂੰ ਮਿਲਿਆ ਆ ਜਾ ਕੇ ਮੈਂ ਇਹਦੇ ਦਰਸ਼ਨ ਕਰ ਲਏ ਮੈਂ ਵੀ ਮਿਲ ਗਿਆ ਆ ਗੱਲ ਸੀ ਲੋਕਾਂ ਦੀ ਇਹ ਧਾਰਨਾ ਥੋੜੀ ਹੈ ਜਿਹੜਾ ਆਪ ਮਿਲਿਆ ਹੋਇਆ ਹੈ ਨਾਨਕ ਆਪ ਮਿਲਿਆ ਹੋਇਆ ਹੈ ਨਾਨਕ ਦੇ ਦਰਸ਼ਨ ਕਰਨਾ ਤੁਸੀਂ ਨਹੀਂ ਮਿਲ ਸਕਦੇ ਇਹ ਧਾਰਨਾ ਥੋੜੀ ਹੈ ਸਤਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਇਹ ਧਾਰਨਾ ਥੋੜੀ ਅੱਖਾਂ ਨਾਲ ਦਰਸ਼ਨ ਨਾਲ ਕੋਈ ਚੀਜ਼ ਪ੍ਰਾਪਤ ਹੋ ਜੂ ਇਹ ਗੱਲ ਗਲਤ ਹੈ ਚਾਹੇ ਕੋਈ ਵਿਅਕਤੀ ਵੀ ਹੋਵੇ ਚਾਹੇ ਉਹ ਭਗਤ ਵੀ ਹੋਵੇ ਚਾਹੇ ਉਹ ਗੁਰੂ ਵੀ ਉਹਨੂੰ ਕਹਿੰਦੇ ਹੁਣ ਲੋਕ ਤਾਂ ਆਪਣੇ ਆਪ ਨੂੰ ਨਹੀਂ ਕਹਿੰਦਾ ਸਾਰੇ ਲੋਕ ਕਹਿੰਦੇ ਹੁਣ ਚਾਹੇ ਭਗਤ ਤੋਂ ਉੱਪਰ ਕੋਈ ਸੰਸਾਰ ਦੇ ਵਿੱਚ ਕੋਈ ਪਦਵੀ ਨਹੀਂ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਲੋਕ ਤੇ ਤੇ ਭਗਤੇ ਕਿਹਾ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਨਹੀਂ ਹੈ ਤੇ ਗੁਰੂ ਦਾ ਫਿਰ ਤੇ ਕੋਈ ਹੋਇਆ ਹੀ ਨਾ ਭਗਤ ਨੇ ਸਾਰੇ ਤੁਸੀਂ ਨਾਲ ਨੂੰ ਗੁਰੂ ਕਿਹੜੇ ਬੇਸਤ ਤੇ ਕਿਉਂ ਕਹਿੰਦੇ ਤਾਂ ਭਗਤਾਂ ਤੋਂ ਅਸੀਂ ਉੱਚੇ ਚੱਕਣਾ ਸੀ ਉਹਨਾਂ ਨੂੰ ਅਸੀਂ ਭਗਤਾਂ ਨੂੰ ਥੱਲੇ ਕਰਕੇ ਗੁਰੂਆਂ ਨੂੰ ਉੱਤੇ ਕਰਨਾ ਸੀ ਬੜੀ ਅਕਲ ਕੀਤੀ ਅਸੀਂ ਉਹ ਜਿਹੜੇ ਨਾਲ ਜੋੜੇ ਤੇ ਨਾ ਸਾਰੇ ਰਵਿਦਾਸ ਨਾਲ ਜੁੜੇ ਹੋਏ ਹੋ ਉਹ ਕੋਈ ਵੀ ਨਹੀਂ ਜੁੜਿਆ ਤੁਹਾਡੇ ਨਾਲ ਤਾਂ ਹੀ ਨਹੀਂ ਜੁੜਿਆ ਖੋੜ ਤਾਂ ਤੁਹਾਡੇ 'ਚ ਹੈ ਬੇਈਮਾਨੀ ਤਾਂ ਸਾਡੇ 'ਚ ਆ ਗਈ ਵੇ ਅਸੀਂ ਭਗਤਾਂ ਨੂੰ ਨੀਵੇਂ ਕਿਵੇਂ ਕਰੀਏ ਦੁਆਇਆਂ ਨੂੰ ਉੱਚੇ ਕਿਵੇਂ ਕਰੀਏ ਜਿਹੜੇ ਛੋਟੀ ਬੇਟੀਆਂ ਦੇ ਘਰ ਪੈਦਾ ਹੋ ਕੇ ਭਗਤ ਹੋਏ ਨੇ ਉਧਰ ਵੀ ਤਾਂ ਹੈਗੇ ਨੇ ਉਧਰ ਬਾਬੜਾ ਦੇ ਘਰ ਪੈਦਾ ਹੋਏ ਨੇ ਭਗਤ ਬਾਹਮਣ ਦਾ ਸੋਡੀਆਂ ਉੱਚਾ ਹੈ ਛਤਰੀਆਂ ਨਾਲ ਉੱਚੇ ਨੇ ਸਿੱਖਾਂ ਦੀ ਦ੍ਰਿਸ਼ਟੀ ਜਿਹੜੀ ਸੀਗੀ ਮਲੀਨ ਹੋ ਚੁੱਕੀ ਸੀ ਹੁਣ ਵੀ ਮਲੀਨ ਤਾਂ ਕਰਕੇ ਸੱਟ ਬੈਕ ਪਈ ਹੈ ਸਾਡੇ ਜਿਹੜਾ ਹੈ ਜੀ ਵਿਚਾਰਧਾਰਾ ਸਿੱਖੀ ਨੂੰ ਜਿਹੜੀ ਸੱਟ ਲੱਗੀ ਹੋਈ ਹੈ ਨਾ ਪਿੱਛੇ ਗਈ ਹੈ ਅਸਲ ਸਿੱਖੇ ਵੱਲ ਨਹੀਂ ਇਹ ਹੋ ਗਈ ਜੋ ਗੱਲ ਗੁਰਬਾਣੀ ਨੇ ਕਹੀ ਉਹਦੇ ਤਾਂ ਅਸੀਂ ਆਪੇ ਨਹੀਂ ਖੜੇ ਸਾਡੇ ਅੰਦਰ ਖੋਟ ਪੈਦਾ ਹੋਈ ਹੋਈ ਹੈ ਇਹ ਤੋਂ ਅੱਗੇ ਕੁਝ ਆਦਮੀ ਚਲੇ ਗਏ ਹੋਰ ਜਿਹੜੇ ਕਹਿੰਦੇ ਭਗਤਾਂ ਦੀ ਬਾਣੀ ਨੂੰ ਬਾਹਰ ਕੱਢੋ ਨੀਚ ਨੇ ਉਹ ਉਹ ਇਧਰ ਅੱਗੇ ਵਧ ਗਏ ਜਦੋਂ ਅਸੀਂ ਥੋੜਾ ਜਿਹਾ ਗਾਂ ਵਧਾਂਗੇ ਹੋਰ ਵੀ ਤਾਂ ਇੱਕੋ ਤਬਕਾ ਹੁੰਦਾ ਜਿਹੜਾ ਹੋਰ ਗਾਂ ਵਧੇ ਗਾਂ ਵਧੀ ਵਧੀ ਵਧੀ ਜਾਂਦੀ ਹੈ ਗੱਲ ਵਧੀ ਵਧੀ ਵਧੀ ਜਾਂਦੀ ਉਹ ਥੋੜੀ ਛੱਡਤੀ ਮਾਨਸ ਕੀ ਜਾ ਸਭ ਇੱਕੇ ਪਛਾਣੂ ਛੱਡਤੀ ਜਿਹੜੀ ਏਕਤਾ ਸੀ ਕੀਤੀ ਸਾਰਿਆਂ ਦੇ ਅੰਦਰ ਇੱਕੋ ਜੋਤ ਹੈ ਸਭ ਵਿੱਚ ਜੋਤ ਜੋਤ ਹੈ ਸੋਏ ਉਹੜਾ ਰੱਖਿਆ ਸਾਰਾ ਦਾ ਸਾਰਾ ਹੀ ਛੱਡ ਦਿੱਤਾ ਕਿ ਉਹ ਪੰਜਾਬ 'ਚ ਜੰਮੇ ਹੋਏ ਸੀ ਸਾਡਾ ਉਹਨਾਂ ਨਾਲ ਲਿੰਕਾ ਸੀ ਉਹਨਾਂ ਨੂੰ ਹਾਈਲਾਈਟ ਕਰਨਾ ਕਿ ਸਿੱਖੀ ਪੰਜਾਬ 'ਚ ਲੜਾਈ ਅਸੀਂ ਕੀਤੀ ਹੈ ਸਿੱਖੀ ਬਾਤ ਹੈ ਆਜ਼ਾਦੀ ਅਸੀਂ ਲਈ ਅਸੀਂ ਵੱਡੇ ਹਾਂ ਛੋਟੇ ਨੇ ਕੋਈ ਹੰਕਾਰੀ ਦ੍ਰਿਸ਼ਟੀ ਆ ਗਈ ਫਿਰ ਨੀਚ ਦ੍ਰਿਸ਼ਟੀ ਹੰਕਾਰੀ ਕਾਦੀ ਹੈ ਨੀਚ ਦ੍ਰਿਸ਼ਟੀ ਜਦੋਂ ਗੁਰ ਅਸੀਂ ਮਨਤ ਤੋਂ ਗੁਰਮਤ ਤੋਂ ਗਿਰ ਕੇ ਨੀਚ ਹੋ ਗਏ ਨੀਚ ਦ੍ਰਿਸ਼ਟੀ ਹੈ ਗੁਰਪੁਰਬ ਭਗਤਾਂ ਦੇ ਅੱਬਲ ਦਾ ਗੁਰਪੁਰਬ ਦਾ ਮਤਲਬ ਨਹੀਂ ਕੋਈ ਬਣਾਉਂਦਾ ਕਿਸੇ ਦਾ ਉਹ ਸਰੀਰ ਨਾਲ ਸੰਬੰਧ ਨੇ ਸਾਡੇ ਲੋੜ ਕਿਸ ਚੀਜ਼ ਦੀ ਸੀ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਗੁਰ ਕੀ ਕਰਨੀ ਕਹਿਦਾ ਉਹ ਬਰਥਡੇ ਮਨਾਵਾਂਗੇ ਤਾਂ ਸਰੀਰ ਦਾ ਹੀ ਮਨਾਵਾਂਗੇ ਬਰਥਡੇ ਦਾ ਨਾਮ ਜੋਤੀ ਜੋਤ ਨਾਲ ਨਾਮ ਤਾਂ ਵੀ ਸਰੀਰ ਦਾ ਤੇ ਗੁਰਬਾਣੀ ਸਰੀਰ ਦੀ ਗੱਲ ਹੀ ਨਹੀਂ ਕਰਦੀ ਗੁਰਬਾਣੀ ਸਰੀਰ ਦੀ ਅੰਦਰਲੇ ਸਰੀਰ ਨਾਲ ਜੋੜਿਆ ਸੀ ਬਾਹਰਲੇ ਨਾਲ ਜੁੜਦੇ ਅੰਦਰਲੇ ਸਰੀਰ ਦੀ ਗੱਲ ਖਤਮ ਹੋ ਗਈ ਸਾਡੀ ਆਤਮਾ ਨਾਲ ਜੋੜਿਆ ਸੀ ਤੇ ਆਤਮਾ ਨਾਲ ਜੋੜਿਆ ਸੀ ਆਤਮਾ ਛੜਤੀ ਸਰੀਰ ਫੜ ਲਿਆ ਇਤਿਹਾਸ ਫੜ ਲਿਆ ਗੁਰਬਾਣੀ ਛੜਤੀ ਇਹਦਾ ਕਹਾ ਦਾਤਣਾ ਨਾਲ ਪੱਲੇ ਕੀ ਰਹਿ ਗਿਆ ਪੱਲੇ ਕੁਝ ਵੀ ਨਹੀਂ ਹਾਂ ਗੋਲ ਕਰੇਗੀ ਪੱਲੇ ਸਾਡੇ ਕਹਾਂ ਦਾਤਣਾ ਨਾਲ ਵੀ ਜੁੜ ਗਏ ਰਾਜ ਕਰੇਗਾ ਖਾਲਸਾ ਰਹਿ ਗਿਆ ਆ ਪੱਲੇ ਦ੍ਰਿਸ਼ਟੀ ਰਹਿ ਗਈ ਰਾਜ ਦੇ ਉੱਤੇ ਮਾਇਆ ਤੇ ਆ ਗਈ ਸੱਚ ਛੱਡ ਕੇ ਝੂਠ ਤੇ ਦ੍ਰਿਸ਼ਟੀ ਆ ਗਈ ਪਰ ਝੂਠ ਹੈ ਸਾਰੀ ਮਾਇਆ ਸੱਚ ਛੱਡਤਾ ਛੁੱਟ ਗਿਆ ਝੂਠ ਤੇ ਟਿਕ ਗਿਆ ਪਰ ਇਹ ਹੀ ਲੜਾਈ ਹੈ ਇਹ ਜੁਸਤਜੂ ਹੈ ਇਹ ਟਾਰਗੇਟ ਹੈ ਉਹ ਟਾਰਗੇਟ ਹੈ ਕੋਈ ਨਹੀਂ ਟਾਰਗੇਟ ਹੋਰ ਕੋਈ ਨਹੀਂ ਕੋਈ ਸੰਸਥਾ ਹੋਵੇ ਸਿੱਖੀ ਦਾ ਪ੍ਰਚਾਰ ਸਿਰ ਬਹਾਨਾ ਹੈ ਟਾਰਗੇਟ ਬਣਾਇਆ ਡੋਨੇਸ਼ਨਾਂ ਇਕੱਠੀਆਂ ਕਰਨੀਆਂ ਵੀਜ਼ਾ ਲਵਾ ਲਿਆ ਬਾਹਰ ਚਲੇ ਗਏ ਆ ਇਹ ਸੰਸਾਰੀ ਬੁੜੇ ਕਰ ਜੇ ਕਿਤੇ ਥੋੜਾ ਬਹੁਤ ਕਿਸੇ ਦੇ ਅੰਦਰ ਮਾਇਆ ਦੀ ਭੁੱਖ ਘੱਟ ਹੈ ਸੰਤੋਖ ਹੈ ਪਰ ਲੋ ਵੀ ਖਰਚ ਕਰਦੇ ਨੇ ਹੋ ਸਕਦਾ ਇਹ ਜੇ ਬੰਦੇ ਉਹਨਾਂ 'ਚ ਸਿਰਫ ਕੀ ਹੈ ਮਾਇਆ ਸੰਸਾਰੀ ਵਡਿਆਈ ਦੀ ਭੁੱਖ ਅਸੋ ਉਹ ਦੂਏ ਨੰਬਰ ਦੀ ਭੁੱਖ ਹੈ ਦੁਨੀਆ ਕੀ ਵਡਿਆਈਆਂ ਪੱਕੀ ਸੇਤੀ ਜੋ ਪੱਕੀ ਸੇਤੀ ਜਾਲ ਇਹ ਵੀ ਨਾਮ ਵਿਸਾਰਨ ਵਾਲੀ ਗੱਲ ਹੈ ਨਾਮ ਨੂੰ ਵੀ ਵਿਸਾਰਦੀ ਨਾਮ ਕਿਵੇਂ ਵਿਸਰਦਾ ਵਿਸਰ ਗਿਆ ਸਾਡਾ ਕਿਉਂ ਵਿਸਰ ਗਿਆ ਸੱਚ ਕਿਉਂ ਵਿਸਰ ਗਿਆ ਸੱਚ ਨੂੰ ਵਿਸਾਰਨ ਵਾਸਤੇ ਮਾਇਆ ਦੁਨੀਆ ਦੀ ਵਡਿਆਈ ਹੈ ਚੌਧਰ ਹੈ ਉਹਦਾ ਭਾਂ ਕਰ ਲਈ ਸ਼ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਵਰਨ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਤੱਕੇ ਖਾਏ ਜਿਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇਂ ਥਾਂ ਹੁਣ ਮਨ ਲਫ਼ਜ਼ ਹੈ ਮਦਾਰ ਦੁਨੇ ਸ਼ਰਾਬ ਨਸ਼ਾ ਹੁਣ ਇੱਥੇ ਮਦ ਦੋ ਪ੍ਰਕਾਰ ਦੀ ਹੈ ਜਿੱਥੇ ਝੂਠਾ ਮਦ ਹੈ ਉੱਥੇ ਸੱਚਾ ਮਦ ਵੀ ਹੈ ਸ਼ਰਾਬ ਤਾਂ ਸਾਨੂੰ ਦੋ ਪ੍ਰਕਾਰ ਦੀ ਨਹੀਂ ਮਿਲਦੀ ਸੰਸਾਰ ਤੇ ਕਦੇ ਮਿਲਦੀ ਹੈ ਸੱਚਾ ਮਦ ਸੱਚਾ ਮਦ ਝੂਠਾ ਮਦ ਤਾਂ ਮਿਲਦਾ ਕਿਹੜੇ ਮਦ ਦੀ ਗੱਲ ਗੁਰਬਾਣੀ ਕਰਦੇ ਤੁਸੀਂ ਕਿਹੜੇ ਮਦ ਨੂੰ ਲੈ ਲਿਆ ਸੱਚਾ ਵਾਲ ਬਾਹਰ ਮਿਲਦਾ ਹੀ ਨਹੀਂ ਦੋ ਪ੍ਰਕਾਰ ਦੀ ਇੱਥੇ ਤਾਂ ਇਹ ਸਮਾਦਾ ਅਰਥ ਅੰਦਰਲੇ ਸ਼ਰੀਰ ਨਾਲ ਬਾਹਰਲੇ ਸ਼ਰੀਰ ਨਾਲ ਕੋਈ ਸੰਬੰਧ ਨਹੀਂ ਸੱਚ ਖਾਣਾ ਸੱਚ ਪਹਿਨਣਾ ਸੱਚ ਖਾਣਾ ਦਿਖਾਓ ਬਾਹਰ ਕਿਤੇ ਸੱਚ ਪਹਿਨਣਾ ਦਿਖਾਓ ਬਾਹਰ ਆਏ ਬਾਹਰ ਖਾ ਰਹੀ ਹੈ ਸਾਰਾ ਕੁਝ ਬਾਹਰ ਜੋੜਤਾ ਕੱਲਾ ਕੱਲਾ ਸਿੱਖ ਜਿਹਨੂੰ ਟਾਈਮੇ ਨਹੀਂ ਕਿਵੇਂ ਬਾਣੀ ਪੜੇ ਕਿਵੇਂ ਬੜੇ ਸਾਰੀ ਬਾਣੀ ਜਿਹੜੇ ਪੜਦੇ ਹੋ ਤੁਸੀਂ ਬਲੈਕਮੇਲ ਕਰਤੇ ਕਸੂਰ ਕਿਹਦਾ ਜਿਹਨਾਂ ਦਾ ਪੇਸ਼ਾ ਪ੍ਰਚਾਰ ਉਹਨਾਂ ਦਾ ਕਸੂਰ ਦੂਏ ਦਾ ਵਿਚਾਰੇ ਕੋ ਟਾਈਮ ਹੀ ਨਹੀਂ ਹੈ ਪੜਨ ਦਾ ਜਿਵੇਂ ਤੁਸੀਂ ਕਹੇ ਤਾਂ ਮੰਨੀ ਜਾਂਦੇ ਨੇ ਸੁਣੀ ਜਾਂਦੇ ਨੇ ਪੇਸ਼ੇਵਰ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਕਸੂਰ ਹੈ ਜੇ ਉਹ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਹੋਣ ਚਾਹੇ ਉਹ ਡੇਰਿਆਂ ਤੇ ਬੈਠੇ ਸੰਤ ਹੋਣ ਚਾਹੇ ਹੋਰ ਸੰਤ ਹੋਣ ਪੇਸ਼ੇਵਰਾਂ ਨੇ ਕਿਉਂ ਨਹੀਂ ਇਹ ਗੱਲਾਂ ਦੇਖੀਆਂ ਇਹ ਕੀ ਕਰਦੇ ਰਹੇ ਸਿਰਫ ਡੋਨੇਸ਼ਨ ਇਕੱਠੇ ਕਰਦੇ ਨੇ ਧਿਆਨ ਕਿੱਧਰ ਹੈ ਡੋਨੇਸ਼ਨ ਵਾਲਾ ਹੋਰ ਕਿਤੇ ਨਹੀਂ ਇਹ ਫਿਰ ਆਪਣੇ ਨਾਲ ਬੰਦੇ ਜੋੜਨ ਦਾ ਧਿਆਨ ਇਹਦੇ ਵਿੱਚ ਸੁੱਖ ਨਹੀਂ ਹੈ ਬਹੁਤੇ ਮੀਤ ਬਣਾਉਣ ਚ ਸੁੱਖ ਨਹੀਂ ਹੈ ਕਬੀਰ ਤੋਂ ਕਿਹਾ ਬਹੁਤੇ ਬੰਦੇ ਆਪਣੇ ਨਾਲ ਜੋੜਨਾ ਸੁੱਖ ਨਹੀਂ ਉਹ ਸਰਸੇ ਵਾਲੇ ਨੂੰ ਪੁੱਛ ਲੋ ਸੁੱਖ ਬਹੁਤ ਔਖਾ ਪੁੱਛ ਲੋ ਜਾ ਕੇ ਪਹਿਲਾਂ ਉਹ ਢੱਕੀ ਵਾਲੇ ਨੂੰ ਪੁੱਛ ਲਓ ਸੋਖਾ ਰੋਜ਼ ਬੰਦੇ ਜੋੜਦੇ ਰਹਿੰਦਾ ਸੀ ਹੋਰ ਕੀ ਕਰਦਾ ਸੀ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੇ ਇਹਦੇ ਵਿੱਚ ਸੁਖ ਨਹੀਂ ਹੈ ਬਾਕੀ ਆਸਾਰਾਮ ਨੂੰ ਪੁੱਛ ਲਓ ਜਾ ਕੇ ਸੋਖਾ ਹੈ ਜਿਨ੍ਹਾਂ ਦੇ ਜੋ ਘਟਣਾ ਨਹੀਂ ਵਰਤੀ ਉਹਨਾਂ ਨੂੰ ਉਹਨਾਂ ਦੇ ਕੋਲ ਬੈਠ ਕੇ ਦੇਖ ਲਓ ਉਹਨਾਂ ਦੇ ਅੰਦਰ ਸੁਖ ਵੀ ਹੈ ਸੰਗਤ ਕਰਕੇ ਦੇਖ ਲਓ ਸੋਖ ਸੁੱਖ ਨਹੀਂ ਹੈ ਇਹਦੇ ਵਿੱਚ ਅਸੀਂ ਉਸੇ ਕੰਮ ਲੱਗੇ ਹੋਏ ਆ ਸਾਰੇ ਸਿੱਖ ਸਾਖਾ ਬੋਤੇ ਕੀ ਹਾਂ ਸਿੱਖ ਸਾਖਾ ਬੋਤੇ ਕੀ ਕਿਹਦਾ ਕੀ ਉਹਨਾਂ ਨੂੰ ਜੀਤ ਚੱਲ ਯਾਰ ਮਿਲ ਕੋ ਵਿੱਚ ਏੜ ਕੇ ਜੀਤ ਜਿਹੜੇ ਟਾਰਗੇਟ ਬਣਾ ਕੇ ਚੱਲੀਆਂ ਦੀਆਂ ਸੰਸਥਾਵਾਂ ਵਿੱਚ ਏੜ ਗਈਆਂ ਉੱਥੇ ਹੀ ਕਿਉਂ ਕਬੀਰ ਦੇ ਇਹਨਾਂ ਸ਼ਲੋਕਾਂ ਤੋਂ ਅਸੀਂ ਸਿੱਖਿਆ ਨਹੀਂ ਲਈ ਕੁਝ ਸੰਕੇਤ ਦਿੱਤੇ ਸੀ ਰੱਦੀ ਦੀ ਟੋਕਰੀ ਸੜਦੇ ਸੀ ਜਾ ਕੇ ਸਾਰੇ ਕਰਨਾ ਫਿਰ ਬੋਲ ਫਿਰ ਤੜਫਦੇ ਬਹੁਤ ਸਿੱਖਿਆ ਹੀ ਨਹੀਂ ਸਿੱਖਿਆ ਨਹੀਂ ਦੂਜਿਆਂ ਨੂੰ ਕਹਿੰਦੇ ਸਿੱਖ ਬਣ ਜੇ ਤੂੰ ਆਪ ਕਿਉਂ ਨਹੀਂ ਬਣਦਾ ਆਪਣੇ ਅੰਦਰ ਨਹੀਂ ਜਾਗਦੇ ਮੈਨੂੰ ਸਿੱਖਾਂ ਨਹੀਂ ਬਾਹਰ ਨੂੰ ਜਾਗਦੇ ਨੇ ਸਿੱਖ ਨਹੀਂ ਤੁਸੀਂ ਕੀ ਲੈਣਾ ਬਾਹਰ ਕਿੰਨਾ ਸ਼ਰਾਬ ਦੇ ਖਿਲਾਫ ਪ੍ਰਚਾਰ ਕੀਤਾ ਨਹੀਂ ਸ਼ਰਾਬ ਵਧੀਏ ਵਧੀਆ ਨਾ ਤੜੀ ਤਾਂ ਨਹੀਂ ਹੈ ਕੀ ਫਾਇਦਾ ਹੈ ਤੁਸੀਂ ਆਪੇ ਸਿੱਖ ਬਣ ਜਾਂਦੇ ਜਿੱਦੇ ਕਰੌਲਾ ਪਾਉਣੇ ਇੰਨੇ ਸਿੱਖ ਬਣ ਜਾਂਦੇ ਪਲਟਾ ਆ ਜਾਂਦਾ ਕੱਲਾ ਨਾਨਕ ਸਿੱਖ ਬਣਿਆ ਝੰਡਾ ਚੱਕਿਆ ਉਹਨੇ ਤਾਂ ਥੱਲਾ ਜਾ ਕੇ ਰੱਖ ਜੋਗੀਆਂ ਦੇ ਝੰਡੇ ਹਾਲਾਤ ਤੇ ਚਰਚਾ ਕਰਦੇ ਜਿਨ੍ਹਾਂ ਦੇ ਜੜਾਂ ਪਤਾਲ ਜੜਾਂ ਹਾਲਾਤੀਆਂ ਫੜ ਕੇ ਕਿੰਨੇ ਤੇ ਕਿੰਨੇ ਭਗਤ ਤੇ ਫੌਜ ਦੀ ਕੋਈ ਉਹਨਾਂ ਦੇ ਨਾਲ ਕੋਈ ਅਖਬਾਰ ਨਹੀਂ ਕੋਈ ਰੇਡੀਓ ਨਹੀਂ ਕੋਈ ਟੈਲੀਵਿਜ਼ਨ ਨਹੀਂ ਕੋਈ ਜਾਣੇ ਆਉਣ ਦੇ ਸਾਧਨ ਨਹੀਂ ਕੋਈ ਦਰਿਆਵਾਂ ਨੂੰ ਪੁੱਲ ਨਹੀਂ ਅੱਜ ਵੀ ਉਹਨਾਂ ਦਾ ਨਾਂ ਸੁਣ ਸੁਣ ਕੇ ਨਾ ਜਿਹੜੇ ਐ ਦੂਏ ਨੇ ਕੰਮ ਦੇ ਨੇ ਉਹਨਾਂ ਨੂੰ ਹਾਰ ਘੜ ਜਾਂਦਾ ਰੋ ਸੁਣ ਕੇ ਕਾਸ਼ੀ ਵਾਲਿਆਂ ਨੂੰ ਉਹਦੇ ਕਬੀਰ ਵਰਗਾ ਨਾ ਕੋਈ ਪੈਦਾ ਹੋ ਜੇ ਅੰਦਰ ਦੇ ਪੈਦਾ ਹੋਏ ਤੇ ਤਾਂ ਹੀ ਕਹਿੰਦੇ ਸੀ ਉਹ ਲਿਖਿਆ ਨਹੀਂ ਖੁਰਾਸਾਨ ਸੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਉਹ ਕੀ ਹੈ ਆਪੇ ਦੋਸਤ ਨਾਲ ਲਈ ਕਰਤਾ ਦੇਈ ਨਹੀਂ ਇੱਥੇ ਲਈ ਆ ਲਫ਼ਜ਼ ਦੇਈ ਲਫ਼ਜ਼ ਗਲਤ ਲਿਖਿਆ ਹੈ ਲਈ ਹੈ ਕਰਤੇ ਨੇ ਦੋਸਤ ਕਿਉਂ ਕਹਿੰਦਾ ਆਪਣੇ ਜੁਮੇ ਦੋਸਤ ਨਹੀਂ ਲੈਂਦਾ ਕਰਤਾ ਦੋਸਤ ਨੇ ਲਈ ਕਰਤਾ ਕਰਤਾ ਆਪਣੇ ਜੋ ਮਰੀ ਦੋਸਤ ਨੇ ਜਬ ਕਰ ਗੋਗਲ ਚੜਾਇਆ ਮੈਨੂੰ ਉਹਨਾਂ ਦਾ ਜਬ ਬਣਾ ਕੇ ਉਹਨਾਂ ਦੇ ਗਲ ਪਾਤਾ ਉਹ ਬੰਦਾ ਖਤਮ ਕਰਨ ਨੂੰ ਇਹ ਜਿਹੜੇ ਪਖੰਡਵਾਦ ਹੈ ਨਾ ਖਤਮ ਕਰਨ ਨੂੰ ਉਹਨਾਂ ਦੇ ਜਮ ਰੂਪ ਕਰਕੇ ਉਹਨਾਂ ਦੇ ਗਲ ਪਾਇਆ ਜਮ ਕਰ ਮੂੰਹ ਗਲ ਚੜਾਇਆ ਮੈਨੂੰ ਉਹਨਾਂ ਦੇ ਗਲ ਚੜਾਤਾ ਇੱਥੇ ਮਾਰ ਪਈ ਕੋਲਾਣੇ ਨੇ ਤੇ ਬਹਿਰੀ ਕੁੱਟ ਪਹਿਲਾਂ ਪਈ ਹੋਈ ਹੈ ਕਬੀਰ ਨੇ ਤੁਹਾਡੇ ਕੁੱਟੇ ਨੇ ਇਹ ਉਦੋਂ ਕੁਰਲਾ ਉੱਠੇ ਸੀ ਹੁਣ ਤੇ ਕੁਰਲਾਉਂਦੇ ਨੇ ਸੱਟਾ ਇਹਨਾਂ ਦੇ ਚੀਸਾਂ ਪੈਂਦੀਆਂ ਨੇ ਮੇਰੇ ਕੀ ਦਰਦ ਆਇਆ ਕੀ ਤੈਨੂੰ ਦਰਦ ਨਹੀਂ ਆਇਆ ਇਹਨਾਂ ਦੇ ਵਿਚਾਰਿਆਂ ਦੇ ਗਰੀਬਾਂ ਦੇ ਅੱਗੇ ਬਥੇਰੀ ਕੁੱਟ ਪਈ ਐ ਇਹਨੂੰ ਉਹ ਚਿੱਠੀ ਲਿਖੀ ਵੀ ਸਾਨੂੰ ਕਾਫਰ ਨਾ ਕੋਲ ਕੋਲੇ ਕੁੱਟਾ ਉਦੋਂ ਤੱਕ ਚੀਸਾਂ ਪੈਂਦੀਆਂ ਸੀ ਜਦ ਨਾਲ ਦਾ ਜਨਮ ਹੁੰਦਾ ਜੇ ਪ੍ਰਚਾਰ ਨਾਲ ਨੇ ਚੜਾ ਚੱਕਾ ਇਹ ਚੀਸਾਂ ਪੈਂਦੀਆਂ ਸੀ ਭਗਤ ਹੈ ਨਹੀਂ ਸੀ ਭਗਤ ਪਹਿਲੀਆਂ ਸੀ ਨਾ ਕਿੰਨੇ ਕਿਤੇ ਭਗਤ 15 ਸਿੱਖ ਰੌਲਾ ਪਾਉਣ ਵਾਲੇ ਕਿੰਨੇ ਨੇ ਹਜ਼ਾਰਾਂ ਦੀ ਤਾਦਾਦ ਚ ਜੇ ਸਿੱਖ ਬਣ ਜਾਂਦੇ ਆਪ ਕੱਲਾ ਕੱਲਾ ਜਿਹੜੇ ਰੌਲਾ ਪਾਉਂਦੇ ਨੇ ਕੀ ਕਰ ਦਿੰਦੇ ਸਾਰੀ ਦੁਨੀਆ ਨੂੰ ਸਿੱਖ ਬਣਾਉਂਦੇ ਹੁੰਦੇ ਇਹ ਕੀ ਕਰਨ ਲੱਗੇ ਹੋਣੇ ਇਹ ਗਲੇ ਹੋਏ ਅੰਡਿਆਂ ਦੇ ਉੱਤੇ ਬੈਠੇ ਨੇ ਵੀਰ ਜੋ ਬੱਚੇ ਕੱਢਾਂਗੇ ਗਲੇ ਹੋਏ ਅੰਡਿਆਂ ਤੇ ਬੈਠੇ ਨੇ ਵੀਰ ਜੋ ਬੱਚੇ ਪੈਦਾ ਕਰਕੇ ਦਿਖਾਵਾਂਗੇ ਸਾਰੀ ਜ਼ਿੰਦਗੀ ਬੈਠੇ ਰਹਿਣ ਜੇ ਬੱਚੇ ਇਹਨਾਂ ਪੈਦਾ ਹੋ ਕੇ ਨਾ ਗਲੇ ਹੋਏ ਅੰਡੇ 'ਚੋਂ ਕਦੇ ਬੱਚਾ ਨਿਕਲੇ ਵਿਗੜੇ ਹੋ ਦੁੱਧ 'ਚੋਂ ਕਦੇ ਕਿਉਂ ਨਿਕਲੇ ਛੱਡਣ ਪਰੇ ਜਿਹੜਾ ਵਿਗੜ ਕੇ ਪਰੇ ਢੋਲ ਦੇਈਦਾ ਹੁੰਦਾ ਰੂੜੀ ਤੇ ਬੜਾ ਹੈ ਦੁੱਧ ਨਵਾਂ ਦੁੱਧ ਬਥੇਰਾ ਰੋਜ਼ੇ ਪੈਦਾ ਹੁੰਦਾ ਉਹਦਾ ਇਲਾਜ ਕਰਦੇ ਨੇ ਜਿਹਦਾ ਇਲਾਜ ਹੈ ਨਹੀਂ ਕੋਈ ਨਹੀਂ ਸਕਦਾ ਉਹਦਾ ਇਲਾਜ ਕਰ ਲੋ ਕਿਉਂ ਆਪਣਾ ਕਰ ਲੋ ਇਲਾਜ ਤੁਸੀਂ ਆਪਣਾ ਕਰ ਲੋ ਜੇ ਐਡੇ ਹੀ ਤੋਂ ਤੁਹਾਨੂੰ ਜ਼ਿਆਦਾ ਚਾਹਵਾ ਆਪ ਨਹੀਂ ਸਿੱਖ ਬਣਦੇ ਅਸਲ ਸਿੱਖ ਇਹਨਾਂ ਨੇ ਆਪ ਨਹੀਂ ਬਣਨਾ ਹੈ ਆਪ ਬਣਨ ਦਾ ਇਰਾਦਾ ਕੋਈ ਨਹੀਂ ਹੈ ਚਲੋ ਜਿਹਨੇ ਆਪ ਸਿੱਖ ਬਣਨਾ ਉਹ ਰੌਲਾ ਨਹੀਂ ਪਾਉਂਦਾ ਨਾਨਕ ਨੇ ਰੌਲਾ ਨਹੀਂ ਪਾਇਆ ਉਹਨਾਂ ਜਦ ਜਿੰਨਾ ਜਰ ਆਪ ਸਿੱਖ ਬਣ ਨਹੀਂ ਗਿਆ ਭਗਤਾਂ ਨੇ ਰੌਲਾ ਨਹੀਂ ਪਾਇਆ ਉਹਨਾਂ ਜਦ ਜਿੰਨਾ ਜਰ ਆਪ ਸਿੱਖ ਬਣ ਨਹੀਂ ਗਏ ਰਬਰਦਾਸ ਨੇ ਰੌਲਾ ਨਹੀਂ ਪਾਇਆ ਉਹਨਾਂ ਜਦ ਜਿੰਨਾ ਆਪ ਸਿੱਖ ਬਣ ਨਹੀਂ ਗਿਆ ਰੰਗਦੇਵ ਨੇ ਕਿਸੇ ਤੋਂ ਬਿਆਨ ਨਹੀਂ ਕੀਤਾ ਜਦ ਪਤਾ ਤਾਂ ਉਦੋਂ ਲੱਗਿਆ ਜਦੋਂ ਗੁਰੂ ਨਾਨਕ ਕਹਿੰਦਾ ਵੀ ਇਹ ਹੁਣ ਗਾਂ ਵਿੱਚ ਤੇ ਬਾਅਦ ਪ੍ਰਚਾਰ ਕਰੂ ਲੋਕਾਂ ਨੂੰ ਉਦੋਂ ਪਤਾ ਲੱਗਿਆ ਉਹਨਾਂ ਦਾ ਦੱਸਿਆ ਹੀ ਨਹੀਂ ਕਿਸੇ ਨੂੰ ਹੈਰਾਨ ਹੋ ਗਈ ਦੁਨੀਆ ਵੀ ਹੈ ਕੀ ਹੋ ਗਿਆ ਉਹਨੂੰ ਪਤਾ ਸੀ ਉਹਨੂੰ ਪਤਾ ਸੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ ਨਹੀਂ ਜਾਣਾ ਉਹਨੇ ਤਾਂ ਜਾਣ ਨਹੀਂ ਸੀ ਉਹਦੀ ਗੱਤ ਲੈਣੇ ਦੇ ਅੰਦਰ ਕੀ ਹੈ ਇਹ ਆ ਲੈਣੇ ਨੇ ਨਾਨਕ ਦਾ ਪਛਾਣਿਆ ਸੀ ਦੋਹਾਂ ਨੇ ਇੱਕ ਦੂਏ ਨੂੰ ਪਛਾਣਿਆ ਸੀ ਕਿਸੇ ਨੂੰ ਕੋਈ ਪਤਾ ਨਹੀਂ ਕੀ ਹੈ ਘਰਦਿਆਂ ਨੂੰ ਨਹੀਂ ਪਤਾ ਲੱਗਿਆ ਨਾਨਕ ਕੀ ਬਰੂਦ ਹੈ ਬਾਪ ਨੂੰ ਪਤਾ ਲੱਗਿਆ ਸੀ ਫਿਰ ਸ੍ਰੀ ਜਨ ਨੂੰ ਪਤਾ ਲੱਗਿਆ ਸੀ ਉਹਦਾ ਕਮਲਾ ਕਹਿੰਦੇ ਤੇ ਸਾਡਾ ਪਿਓ ਕਮਲਾ ਗੁਰਿਆਈ ਭਾਲਦੇ ਰਹੇ ਨੇ ਸਾਰੀ ਜ਼ਿੰਦਗੀ ਫਿਰ ਫਿਰ ਭਾਲਦਾ ਰਿਹਾ ਵੀ ਮੈਨੂੰ ਗੁਰਿਆਈ ਮਿਲਣੀ ਚਾਹੀਦੀ ਹੈ ਕਿਵੇਂ ਮਿਲ ਜਾਂਦੀ ਤੇ ਪਛਾਣ ਹੀ ਨਹੀਂ ਕੀਤੀ ਤੇ ਕਦਰ ਨਹੀਂ ਕੀਤੀ ਉਹਦੀ ਫਿਰ ਕਿਵੇਂ ਮਿਲ ਜਾਂਦੀ ਗੁਰਮਤ ਉਹਨੂੰ ਮਿਲੂਗੀ ਜਿਹਨੂੰ ਕਦਰ ਹੈ ਦੀ ਕਦੇ ਨਹੀਂ ਮਿਲਣੀ ਕਿਸੇ ਨੂੰ ਇਹ ਐਸੀ ਚੀਜ਼ ਹੈ ਇਹਦੀ ਪੂਰੀ ਕਦਰ ਕਰੇ ਦੇ ਬਿਨਾ ਇਹ ਹਿਰਦੇ 'ਚ ਨਹੀਂ ਬੈਠਣੀ ਨਹੀਂ ਸਮਾਉਣੀ ਨਹੀਂ ਮਿਲਣੀ ਕਿਸੇ ਨੂੰ ਗੁਰਮਤੀ ਸਾਡੇ ਕੋ ਕਦਰ ਨਹੀਂ ਕਹਿੰਦੇ ਅਸੀਂ ਸਾਡੇ ਕੋਲ ਆ ਜਵੇ ਇਹ ਨਹੀਂ ਆਉਣੀ ਬਿਲਕੁਲ ਨਹੀਂ ਆਉਣੀ ਭਲੇਖੇ ਜਿਹਾ ਰਹੇ ਕੋਈ ਕਦਰ ਦੇ ਬਿਨਾਂ ਨਹੀਂ ਮਿਲਦੀ ਸੱਚ ਦੀ ਕਦਰ ਨਾਲ ਸੱਚ ਪ੍ਰਗਟ ਹੁੰਦਾ ਹੈ ਅੰਦਰ ਸੱਚ ਜਾਨ ਪ੍ਰਗਟ ਹੋਊਗਾ ਅੰਦਰ ਜਿਹਦੀ ਆਪਾਂ ਇੱਜ਼ਤ ਨਾ ਕਰੀਏ ਕਦਰ ਨਾ ਕਰੀਏ ਆਪਣੇ ਘਰ ਕਿਵੇਂ ਮੈਂ ਅੱਜ ਬੜਾ ਆਦਮੀ ਹੋਵੇ ਬੜਾ ਆਦਮੀ ਨਹੀਂ ਹੁੰਦਾ ਜੇ ਕੋਈ ਬੜਾ ਆਦਮੀ ਆਪਣੇ ਸੰਸਾਰੀ ਵੀ ਹੈ ਉਹ ਨਹੀਂ ਘਰ ਆਉਂਦਾ ਜਿਹਦੀ ਕਰਨ ਨਾ ਹੋਵੇ ਜਿੱਥੇ ਆਜੂਗਾ ਉਹ ਕਦੇ ਨਹੀਂ ਅਰ ਆਪਾਂ ਨੂੰ ਦੀ ਲੋੜ ਹੋਵੇ ਥੋੜਾ ਜਿਹਾ ਮਨਮੋਹਨ ਸਿੰਘ ਕਹਿੰਦਾ ਵੀ ਇੱਥੇ ਆ ਜਾ ਆਜੂਗਾ ਕਹਿੰਦਾ ਟਾਈਮ ਨਹੀਂ ਮਿਲਦਾ ਅਰ ਅਰੇ ਕਦੋਂ ਐਸਾ ਉਹ ਆਪ ਵੀ ਚਲੇ ਜਾਊ ਉਹ ਸੋਚ ਰਿਹਾ ਉਹ ਵੀ ਮੈਨੂੰ ਕਹੇ ਤਾਂ ਮੈਂ ਜਾਵਾਂ ਭੱਜ ਕੇ ਜਿੱਥੇ ਉਹਨੂੰ ਲੋੜ ਹੈ ਗੁਰਮਤ ਐਸੀ ਚੀਜ਼ ਹੈ ਪਰਮੇਸ਼ਰ ਨੂੰ ਤਾਂ ਲੋੜ ਹੈ ਨਹੀਂ ਕਿਸੇ ਦੀ ਮਨਮੋਹਨ ਨੂੰ ਲੋੜ ਹੋਊਗੀ ਉਹ ਤਾਂ ਮੈਂ ਇੱਕ ਗੱਲ ਕਰਤੀ ਕਰਨੀ ਨਹੀਂ ਸੀ ਚਾਹੀਦੀ ਹੈ ਵੈਸੇ ਸੰਸਾਰੀ ਮਿਸਾਲ ਦਿੱਤੀ ਹੈ ਸੰਸਾਰੀ ਮਿਸਾਲ ਆਪਾਂ ਰਾਜੇ ਦੀ ਉਹਨਾਂ ਨੇ ਇਸ ਵਾਰ ਤੋਂ ਗੱਦੀ ਤੇ ਬੈਠਾ ਕਰਕੇ ਮਿਸਾਲ ਦਿੱਤੀ ਗਈ ਉਹਨੂੰ ਤਾਂ ਜੇ ਲੋੜ ਹੋ ਕਿਸੇ ਦੀ ਮਦਦ ਦੀ ਲੋੜ ਹੋ ਪਰ ਪਰਮੇਸ਼ਰ ਨੂੰ ਤਾਂ ਕੋਈ ਉਹਦੀ ਹਾਲਤ ਹੈ ਜੀ ਹੈ ਜੀ ਉਹਨੂੰ ਤਾਂ ਕਿਸੇ ਦੀ ਕੋਈ ਲੋੜ ਨਹੀਂ ਹੋਣ ਦੀ ਜਿੱਥੇ ਉਹਦੀ ਕਦਰ ਨਹੀਂ ਹੈ ਅੱਜ ਤੇ ਰਿਕਾਰਡ ਹੈ ਕਿਤੇ ਉੱਪਰ ਪ੍ਰਗਟ ਹੈ ਜਾਣ ਉਹਨੂੰ ਤਾਂ ਫਿਰ ਲੋੜ ਹੈ ਜੇ ਕਦਰ ਹੁੰਦੀ ਹੈ ਜਿੱਥੇ ਉੱਥੇ ਫਿਰ ਕੀ ਹੁੰਦਾ ਪਹਿਲਾਂ ਦਾ ਕਦਰ ਕਰਨ ਵਾਲਾ ਬੁਲਾਉਣ ਵਾਲਾ ਆਪਣੇ ਘਰ ਬੈਠਦਾ ਅਸੀਂ ਕਿਸੇ ਨੂੰ ਨਿਉਂਦਾ ਦੇ ਕੇ ਆਪਣੇ ਘਰ ਨਾਲ ਬੈਠੀਏ ਕਦੇ ਹੋ ਜਾਊਗਾ ਪੋਸੀਬਲ ਹੈ ਦੋ ਦਿਨ ਪਹਿਲਾਂ ਲੱਗਦੇ ਨੇ ਤਿਆਰੀ ਕਰਨ ਘੱਟੋ ਘੱਟ ਦੋ ਤਿੰਨ ਦਿਨ ਪਹਿਲਾਂ ਸਭ ਕੁ ਘਰ ਹੋਵੇ ਉਹਦੇ ਆਉਣ ਤੋਂ ਪਹਿਲਾਂ ਵਿਆਹ ਹੁੰਦਾ ਜਨਮ ਰਾਤ ਹੈ ਦੋ ਹੋ ਕੇ ਆਪਣਾ ਧਿਆਨ ਕਰਦਾ ਆਪਣੇ ਘਰ ਦਾ ਇਸ ਨੂੰ ਅਸੀਂ ਕਹਿੰਦੇ ਸੰਤੋਖ ਦੇ ਦਾਇਰੇ ਤੋਂ ਟੇਕ ਕੇ ਆਪਣੇ ਘਰ ਬੈਠਦਾ ਦੁਨਿਆਵੀ ਕਮਾਉ ਤੋਂ ਵਿਹਲਾ ਹੋ ਕੇ ਆਪਣੇ ਘਰ ਟੇਕ ਕੇ ਬੈਠਦਾ ਜਿੱਥੇ ਆਉਣਾ ਜਿੱਥੇ ਉਹਨੇ ਆਉਣਾ ਫਿਰ ਉਹ ਘਰ ਨੂੰ ਸਾਫ਼ ਕਰਦਾ ਸੁਥਰਾ ਕਰਦਾ ਜੇ ਕਮੀ ਪੇਸ਼ੀ ਉਹ ਦੂਰ ਕਰਦਾ ਜੋ ਇਹਦੇ ਵਿੱਚ ਲਿਖਿਆ ਹੋਇਆ ਉਹਦੇ ਮੁਤਾਬਕ ਹੁੰਦਾ ਫਿਰ ਉੱਥੇ ਉਹਦੀ ਆਰਾਧਨਾ ਕਰਦਾ ਆਰਾਧਨਾ ਹੁੰਦਾ ਇੰਤਜ਼ਾਰ ਕਰਨਾ ਆਰਾਧਨਾ ਇੰਤਜ਼ਾਰ ਨੂੰ ਕਹਿੰਦੇ ਆਉਣੇ ਆਇਆ ਨਹੀਂ ਪਰ ਆਉਣੇ ਆਇਆ ਨਹੀਂ ਜਿਵੇਂ ਆਪਾਂ ਰਾਤ ਨੂੰ ਡੀਗ ਨਾਲ ਉਹਦੇ ਕੀ ਹੈ ਉਹਦੇ ਚ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਅਜੋ ਪ੍ਰਭ ਆਇਆ ਨਹੀਂ ਆਗਮ ਸੁਣਿਆ ਔਣ ਦੀ ਖਬਰ ਆਈ ਆ ਵੀ ਆਊਗਾ ਔਣ ਹੈ ਔਣ ਦੀ ਸਲਾਹ ਬਣ ਗਈ ਚਾਹ ਹੋ ਗਿਆ ਮਨ ਬਸ ਇਹ ਨਹੀਂ ਕਿਹਾ ਹੋ ਗਿਆ ਦਰਖਾਸਤ ਮਨਜ਼ੂਰ ਹੋ ਗਈ ਟਾਈਮ ਦੇ ਦਿੱਤਾ ਵੀ ਹਾਂ ਰਹੇ ਤੁਹਾਡੇ ਡੇਟ ਨਹੀਂ ਪਿੱਛੋਂ ਆਗਮ ਸੁਣਿਆ ਤੇ ਕੀਰਤਨ ਤੌਤਨ ਦੀ ਹੋਣ ਲੱਗ ਗਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਨਿਤ ਮੰਗਲ ਗਾਉ ਸਖੀਏ ਸੋਗ ਦੁਖ ਨਾ ਵਿਆਪ ਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਗੁਰ ਦਾ ਜਿਹੜਾ ਸ਼ਬਦ ਹੈ ਉਪਦੇਸ਼ ਹੈ ਅੰਤਰਾਤਮਾ ਦੀ ਆਵਾਜ਼ ਹੈ ਇਹਨੂੰ ਹੀ ਅਨੰਦ ਸ਼ਬਦ ਮੰਨਿਆ ਅਨੰਦ ਬਾਣੀ ਹੈ ਅਨੰਦ ਬਾਣੀ ਹੁਣ ਜਿਹੜੀ ਸੁਣਨੀ ਹੈ ਕਿਤੋਂ ਬਾਹਰੋਂ ਨਹੀਂ ਹੋਣੀ ਆ ਗੁਰਬਾਣੀ ਨਹੀਂ ਹੈ ਗੁਰ ਸ਼ਬਦ ਜਾਣੀ ਗੁਰ ਸ਼ਬਦ ਹੋਰ ਹੈ ਗੁਰਬਾਣੀ ਹੋਰ ਹੈ ਗੁਰ ਸ਼ਬਦ ਉਹ ਹੈ ਅੰਦਰ ਸ਼ਬਦ ਗੁਰੂ ਗੁਰ ਸ਼ਬਦ ਜਾਣੀ ਗੁਰ ਸ਼ਬਦ ਨੂੰ ਹੀ ਜਾਣਣਾ ਹੋਰ ਕਿਤੋਂ ਅੰਤਰਾਤਮਾ ਦੀ ਆਵਾਜ਼ ਹੀ ਹੈ